ਵਿਰਾਸਤ ਦੀ ਸ਼ਬਦਾਂ ਵਿੱਚ ਸ਼ਬਦਾਂ ਵਿੱਚ ਇਸ ਗੱਲ ਵਿੱਚ ਕਿ ਕਿਸ ਤਰ੍ਹਾਂ ਬਨਸਪਤੀ ਅਤੇ ਜੀਵ ਜੰਤੂਆਂ ਵਿੱਚ ਉਹ ਅੰਗ ਬਣੇ ਜੋ ਬਨਸਪਤੀਆਂ ਤੇ ਜੀਵ ਜੰਤੂਆਂ ਦੇ ਜੀਵਨ ਵਿੱਚ ਉਤਪਾਦਨ ਦੇ ਸੰਦਾਂ ਦਾ ਕੰਮ ਕਰਦੇ ਹਨ ਇਹ ਸਮਾਜਿਕ ਮਨੁੱਖ ਦੇ ਉਤਪਾਦਨ ਉਤਪਾਦਕ ਅੰਗਾਂ ਦੇ ਗਠਨ ਦਾ ਇਤਿਹਾਸ ਹਰ ਇੱਕ ਖਾਸ ਸਮਾਜਿਕ ਸੰਗਠਨ ਦੇ ਇਸ ਭੌਤਿਕ ਆਧਾਰ ਦਾ ਇਤਿਹਾਸ ਇਸ ਯੋਗ ਨਹੀਂ ਹੈ ਕਿ ਉਸ ਵੱਲ ਇੰਨਾ ਧਿਆਨ ਦਿੱਤਾ ਜਾਵੇ ਅਤੇ ਕੀ ਇਹ ਇਤਿਹਾਸ ਲਿਖਣਾ ਜ਼ਿਆਦਾ ਆਸਾਨ ਨਹੀਂ ਹੈ ਕਿਉਂਕਿ ਵਿਕੋ ਦੇ ਸ਼ਬਦਾਂ ਵਿੱਚ ਮਨੁੱਖੀ ਇਤਿਹਾਸ ਪ੍ਰਕਿਰਤੀ ਦੇ ਇਤਿਹਾਸ ਨਾਲੋਂ ਇਸ ਗੱਲ ਵਿੱਚ ਭਿੰਨ ਹੈ ਕਿ ਬਾਅਦ ਵਾਲਾ ਅਸੀਂ ਆਪ ਬਣਾਇਆ ਤੇ ਪਹਿਲਾਂ ਅਸੀਂ ਨਹੀਂ ਬਣਾਇਆ ਕਾਰਲ ਮਾਰਕਸ ਦੀ ਐਪਟੇਸ਼ਨ ਅਸੀਂ ਆਪਣੇ ਵੱਡ ਵਡੇਰਿਆਂ ਦੇ 8-10 8 10 ਹਜ਼ਾਰ ਸਾਲ ਪਹਿਲਾਂ ਸੱਭਿਆਚਾਰ ਤੋਂ ਦੇ ਸੱਭਿਆਚਾਰ ਤੋਂ ਬਹੁਤ ਦੂਰ ਨਿਕਲ ਆਏ ਹਨ ਕਿੰਤੂ ਉਹਨਾਂ ਤੋਂ ਪ੍ਰਾਪਤ ਵਿਰਾਸਤ ਸਾਡੇ ਜੀਵਨ ਵਿੱਚ ਅਜੇ ਵੀ ਬਣੀ ਹੋਈ ਹੈ ਸੰਨਾਂ ਦੀ ਔਰਤਾਂ ਹੁਣ ਵੀ ਪੱਥਰ ਦੀ ਖੁਲੀ ਵਿੱਚ ਪੱਥਰ ਦੇ ਮੂਹਰੇ ਨਾਲ ਅਨਾਜ ਦੇ ਦਾਣੇ ਤਾਂ ਨਹੀਂ ਕੁੱਟਦੀਆਂ ਇਹ ਹੁਣ ਬੀਤ ਗਈ ਪਰ ਸੰਸਾਰ ਭਰ ਵਿੱਚ ਅਜੇ ਵੀ ਦਵਾਈ ਨਿਰਮਾਤਾ ਬਾਇਦ ਹਕੀਮ ਅੱਜ ਵੀ ਦਵਾਈਆਂ ਬਣਾਉਣ ਲਈ ਇਹਨਾਂ ਸੰਦਾਂ ਦਾ ਉਪਯੋਗ ਕਰਦੇ ਹਨ ਅੱਜ ਵੀ ਗੋਲੀਆਂ ਵੀ ਕਹਿੰਦੇ ਨੇ ਕਿ ਨਹੀਂ ਰਸਾਇਣ ਸ਼ਾਸਤਰੀ ਵੀ ਆਪਣੀਆਂ ਪ੍ਰਯੋਗਸ਼ਾਲਾਵਾਂ ਵਿੱਚ ਇਹਨਾਂ ਦਾ ਇਸਤੇਮਾਲ ਕਰਦੇ ਹਨ ਨਵ ਪੱਥਰ ਯੁੱਗ ਵਿੱਚ ਹੀ ਮਨੁੱਖ ਨੇ ਚੀਕਣੀ ਮਿੱਟੀ ਨੂੰ ਪਕਾਉਣਾ ਸਿੱਖ ਲਿਆ ਸੀ ਅੱਜ ਵੀ ਉਹ ਉਸੇ ਤਰ੍ਹਾਂ ਇੱਟਾਂ ਪਕਾਉਂਦਾ ਹੈ ਉਹੀ ਚੀਕਣੀ ਮਿੱਟੀ ਹੀ ਸੁੰਦਰ ਭਾਂਡਿਆਂ ਦਾ ਰੂਪ ਧਾਰਦੀ ਹੈ ਕਿਸ ਤੋਂ ਹੀ ਅਗਨੀ ਸਹਿ ਸਕਣ ਵਾਲੀਆਂ ਪੱਠੀਆਂ ਬਣਦੀਆਂ ਜਿਹੜੀਆਂ ਵੱਡੀਆਂ ਵੱਡੀਆਂ ਜਿਨ੍ਹਾਂ ਵਿੱਚ ਧਾਤੂਆਂ ਗਲਾਈਆਂ ਜਾਂਦੀਆਂ ਹਨ ਅੰਤਰਿਕਸ਼ ਪਲਾਟ ਦੀ ਜਿਹੜੀ ਪਲਾਟ ਜਾਣ ਦੀ ਜੰਗ ਰੋਂਦੀ ਲੈ ਪਿਆ ਉਹਦੇ ਤੇ ਕਰਨਾ ਪੈਂਦਾ ਉਹਦੇ ਵਿੱਚ ਵੀ ਉਹੀ ਅੱਜ ਵੀ ਮਿੱਟੀ ਪ੍ਰਯੋਗ ਦਿੱਤੀ ਜਾਂਦੀ ਹੈ ਵੀ ਇਹਨੂੰ ਕੁੱਤੇ ਜਿਹੜਾ ਨਵੀਂ ਤੇ ਜੰਗਾਲ ਨਾ ਲੱਗ ਜਾਏ ਇਤਿਹਾਸ ਦੇ ਉਹਦੇ ਕਾਲ ਵਿੱਚ ਆਰੰਭ ਵਿੱਚ ਮਨੁੱਖ ਨੇ ਸੂਈ ਧਾਗੇ ਦੀ ਖੋਜ ਕੀਤੀ ਅਤੇ ਅੱਜ ਤੱਕ ਉਸ ਤੋਂ ਕੰਮ ਲੈ ਗਿਆ ਕੁਝ ਚੀਜ਼ਾਂ ਉਵੇਂ ਦੀਆਂ ਉਵੇਂ ਸਾਡੇ ਆਈਆਂ ਨੇ ਹਾਂ ਅੱਜ ਇਸ ਦਾ ਰੂਪ ਤੇ ਜਿਸ ਤੋਂ ਇਹ ਬਣਦੀ ਹੈ ਉਹ ਸਮਗਰੀ ਬਹੁਤ ਬਦਲ ਗਈ ਹੈ ਤੇ ਪਹਿਲਾਂ ਜਿਹੜੀ ਪੱਥਰ ਦੀ ਜਾਂ ਲੱਕੜੀ ਦੀ ਸਿੰਗ ਦੀ ਬਣਦੀ ਸੀ ਅੱਜ ਅਲੱਗ-ਅਲੱਗ ਧਾਤੂਆਂ ਤੋਂ ਬਣਨੀ ਸ਼ੁਰੂ ਹੋਈ ਕੁਹਾੜੀ ਬੇਲ ਹਥੌੜੀ ਚਾਕੂ ਸਿਧਾਂਤ ਤੌਰ ਤੇ ਉਹ ਹੀ ਹਨ ਜਿਹੜੇ ਸੈਂਕੜੇ ਸਾਲ ਪਹਿਲਾਂ ਸਨ ਇਹਨਾਂ ਸੰਦਾਂ ਦਾ ਪ੍ਰਯੋਗ ਮਨੁੱਖ ਜਾਤੀ ਕੇਵਲ ਪਰੰਪਰਾ ਬਣਾਈ ਰੱਖਣ ਹੀ ਲਈ ਨਹੀਂ ਕਰ ਰਹੀ ਸਗੋਂ ਅੱਜ ਵੀ ਇਹਨਾਂ ਸੰਦਾਂ ਦੀ ਪਹਿਲਾਂ ਵਾਂਗੂ ਹੀ ਜ਼ਰੂਰਤ ਹੈ ਇਹਦੇ ਵੀ ਕੋਈ ਸਾਡੀ ਪਰੰਪਰਾ ਹੀ ਆ ਵੀ ਉਵੇਂ ਕਰਨਾ ਉਹ ਵਸਤੂਆਂ ਵੀ ਜੋ ਜੀਵਨ ਨਿਰਵਾਹ ਦੇ ਲਈ ਜਾਂ ਸੈਨਿਕ ਉਪਯੋਗ ਦੀ ਦ੍ਰਿਸ਼ਟੀ ਤੋਂ ਪੂਰੀ ਤਰ੍ਹਾਂ ਪੁਰਾਣੀਆਂ ਹੋ ਗਈਆਂ ਹੁਣ ਬਹੁਤ ਚੀਜ਼ਾਂ ਨੇ ਜਿਹੜੀਆਂ ਮਤਲਬ ਉਹ ਪੁਰਾਣੀਆਂ ਹੋ ਗਈਆਂ ਨੇ ਉਹਨਾਂ ਨੇ ਹੋਰ ਨਹੀਂ ਤੇ ਕਿਤੇ ਖੇਡਾਂ 'ਚ ਆਪਣੀ ਥਾਂ ਬਣਾਈ ਹੋਈ ਅੱਜ ਕੱਲ ਆਮ ਤੌਰ ਤੇ ਕੋਈ ਉਪਾਦਾਂ ਨੂੰ ਛੱਡ ਕੇ ਜਿਹੜੇ ਭਾਲੇ ਵਰਸ਼ਾਪ ਹੈ ਆਪਾਂ ਜਿਹਨਾਂ ਨੇ ਕੀ ਜੈਵਲਨ ਥਰੋ ਜਾਂ ਜਿਹੜੀ ਡਿਸਕਸ ਥਰੋ ਆ ਉਹ ਚੱਕਾ ਫੈਂਕ ਹੈ ਕਿ ਉਹ ਉਸੇ ਤਰ੍ਹਾਂ ਹੀ ਯੁੱਧ ਲੜਦੇ ਲੜਦੇ ਚੱਕਾ ਫੈਂਕਣਾ ਪੈਂਦਾ ਵੀ ਪਾ ਦਿੱਤਾ ਜਾਏਗਾ ਵਜ਼ਬ ਦੂਰੋਂ ਉਹ ਤੀਰ ਕਮਾਨ ਨਾਲ ਹੁਣ ਸ਼ਿਕਾਰ ਤੇ ਕਿਤੇ ਨਹੀਂ ਹੁੰਦਾ ਲੇਕਿਨ ਇਹ ਖੇਡਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਉਵੇਂ ਬਣੀਆਂ ਨੇ ਤੇ ਜਿਹਦੇ ਤੋਂ ਆਪਾਂ ਨੂੰ ਪਤਾ ਲੱਗਦਾ ਸਾਡੇ ਪਿਛਲੀ ਵਿਰਾਸਤ ਦਾ ਲੇਕਿਨ ਸਟੇਡੀਅਮ ਵਿੱਚ ਭਾਲਾ ਸੁੱਟਣ ਤੇ ਚੀਜ਼ ਚਲਾਉਣ ਦੀਆਂ ਪ੍ਰਤੀਯੋਗਤਾਵਾਂ ਪੱਜ ਵੀ ਹੁੰਦੀਆਂ ਜਿਨ੍ਹਾਂ ਵਿੱਚ ਉਹ ਵੀਰ ਕਥਾਵਾਂ ਦੇ ਨਾਇਕਾਂ ਜਿਵੇਂ ਆਪਣੇ ਆਪਾਂ ਪੜ੍ਹਦੇ ਆ ਅਰਜਨ ਹੋਰ ਵਗੈਰਾ ਕਿ ਉਹਨਾਂ ਦਾ ਰਿਕਾਰਡ ਤੋੜਦੇ ਹਨ ਪਾਲਦਾਰ ਡੰਡਿਆਂ ਵਾਲੀਆਂ ਬੇੜੀਆਂ ਚਲਾਉਣਾ ਘੋੜਸਵਾਰੀ ਰਿੱਕਾ ਦੌੜ ਵੀ ਖੇਡਾਂ ਦੇ ਰੂਪ ਬਣ ਗਏ ਹਨ ਅਤੇ ਮਨੁੱਖ ਨੂੰ ਰਿਸਕ ਪੋਸਟ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਇਹ ਹਨ ਭਾਵੇਂ ਥੋੜੇ ਸਮੇਂ ਵਿੱਚ ਪੁਰਾ ਪੱਥਰ ਯੁੱਗ ਤੋਂ ਵਰਤਮਾਨ ਕਾਲ ਤੱਕ ਜੇ ਸੰਦਾਂ ਵਿੱਚ ਵਿਕਾਸ ਦਾ ਅਸੀਮ ਦ੍ਰਿਸ਼ ਪੇਸ਼ ਕਰਨਾ ਤੇ ਭਾਵੇਂ ਆਪਾਂ ਥੋੜੇ ਸਮੇਂ ਦੇ ਵਿੱਚ ਜਾਂ ਇੱਕ ਜਾਂ ਦੋ ਲੈਕਚਰਾਂ ਦੇ ਵਿੱਚ ਵੀ ਬੜੇ ਪੱਥਰ ਚੁੱਕ ਤੋਂ ਲੈ ਕੇ ਅੱਜ ਤੱਕ ਦੇ ਸੰਦਾਂ ਦਾ ਕਿਵੇਂ ਵਿਕਾਸ ਹੋਇਆ ਕਿਹੜੇ ਕਿਹੜੇ ਸੰਦ ਆਏ ਕਿਹੜੇ ਕਿਹੜੇ ਚਲੇ ਗਏ ਉਹਨਾਂ ਦਾ ਆਪਣੇ ਦੇ ਲਈ ਜਿਹੜਾ ਬਿਆਨ ਕਰਨਾ ਬਹੁਤ ਔਖਾ ਆਪਾਂ ਬਹੁਤ ਸਮੇਂ ਥੋੜੇ ਜਿਹੇ ਸਮੇਂ ਤੇ ਵੇਖੀਏ ਜੇ ਇੱਕ ਚੀਜ਼ ਨੂੰ ਵੇਖੀਏ ਵੀ ਆਪਣੇ ਅਨਾਜ ਗਾਇਆ ਜਾਂਦਾ ਸੀ ਉਹਦੇ ਵਿੱਚ ਆਪਾਂ ਅਨਾਜ ਗਾਉਣ ਦਾ ਹੀ ਸਾਡੇ ਵੇਖਦੇ ਵੇਖਦੇ ਵੀ ਪਹਿਲਾਂ ਅਨਾਜ ਗਾਉਣ ਦੇ ਲਈ ਵੀ ਕੀ ਕਰਦੇ ਸਨ ਕੰਡਿਆਂ ਦੇ ਫਲੇ ਬੰਨੇ ਜਾਂਦੇ ਸੀ ਮਲਿਆਂ ਦੇ ਵਗੈਰਾ ਮੇੜ ਹੋਰ ਚੀਜ਼ ਕੰਡਿਆਂ ਦੇ ਫਲੇ ਬਾਏ ਜਾਂਦੇ ਉਹ ਫਲਿਆਂ ਦੇ ਨਾਲ ਉਹ ਉਹ ਚੱਲਦੇ ਰਹਿੰਦੇ ਫਿਰ ਉਸ ਤੋਂ ਬਾਅਦ ਸਾਈਡ ਕਰਦੇ ਹੋਰ ਉਸ ਤੋਂ ਬਾਅਦ ਫਿਰ ਕੀ ਹੋਇਆ ਉਹ ਉਹ ਕੰਡਿਆਂ ਦੇ ਜਗ੍ਹਾ ਤੇ ਫਿਰ ਆਰੀ ਵਾਲੇ ਆ ਗਏ ਵੀ ਬੰਨਣਾ ਫੜਾ ਹੀ ਉਸ ਤਰ੍ਹਾਂ ਲੇਕਿਨ ਉਹਦੇ ਚ ਆਰੀ ਲੱਗੀ ਹੁੰਦੀ ਬਰੀਕ ਬਰੀਕ ਦੰਦੇ ਲੱਗੇ ਹੁੰਦੇ ਅੱਜ ਇਸ ਤਰ੍ਹਾਂ ਹੁਣ ਆ ਰਹੀਆਂ ਉਸ ਤੋਂ ਬਾਅਦ ਆਪਾਂ ਵੇਖਦੇ ਹਾਂ ਕਿ ਇੱਕ ਸਿੰਡੀਕੇਟ ਟਾਈਪ ਆ ਕੇ ਕੁਤਰਾ ਹੀ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਫਿਰ ਇੱਕ ਐਸੀ ਮਸ਼ੀਨ ਆਈ ਉਹ ਉਹਨੂੰ ਕੱਟ ਕੱਟ ਕੇ ਥੱਲੇ ਸਿਰਦੀ ਬੰਦਾ ਤੰਗਲੀ ਨਾਲ ਇਸ ਤਰ੍ਹਾਂ ਕਰੀ ਜਾਂਦੇ ਉਸ ਤੋਂ ਬਾਅਦ ਫਿਰ ਹੋਰ ਮਸ਼ੀਨ ਹੜੰਬਾ ਕਮਾਈਨ ਆਪਣੇ ਸਾਹਮਣੇ ਆਪਾਂ ਪਿਛਲੇ ਸਮੇਂ ਦੇ ਵਿੱਚ ਵੀ ਕਿੱਡਾ ਸਫਰ ਜਿਹੜਾ ਉਹਦੇ ਤੇ ਤੈ ਕਰਿਆ ਕਿ ਚੀਜ਼ ਤੋਂ ਅੱਗੇ ਤੇ ਜੇ ਆਪਾਂ ਸਾਰੇ ਟੋਟਲ ਸੰਦਾਂ ਦੇ ਵਿੱਚ ਇਹਦਾ ਦਿਨ ਕਰਨਾ ਹੋਵੇ ਵੀ ਇਹ ਸਾਰੀ ਚੀਜ਼ ਨੇ ਸਭਿਆਚਾਰ ਨੂੰ ਹੋਰ ਚੀਜ਼ਾਂ ਨੂੰ ਦਾ ਨਿਰਮਾਣ ਆਪਾਂ ਆਪਣੇ ਅੱਖੀਂ ਵੇਖਦੇ ਆਂ ਵੀ ਇਹਦੇ 'ਚ ਕਿਸੇ ਕਰਤਾ ਪੁਰਖ ਦੀ ਭੂਮਿਕਾ ਆਪਾਂ ਨੂੰ ਕਿਤੇ ਨਜ਼ਰ ਨਹੀਂ ਆਉਂਦੀ ਬਿਲਕੁਲ ਆਪਣੀ ਅੱਖਾਂ ਦੇ ਜਿਹੜਾ ਸਾਹਮਣੇ ਹੋਇਆ ਤੇ ਸਦੀਆਂ ਤੋਂ ਜਿਹੜਾ ਹੋ ਰਿਹਾ ਜੇ ਇਹਦੇ ਬਾਰੇ ਆਪਾਂ ਲਿਖਣਾ ਹੋਵੇ ਤੇ ਇਹਦੇ ਲਈ ਮੈਂ ਸਮਝਦਾ ਵੀ ਬੇਹੱਦ ਵੱਡੀਆਂ ਕਿਤਾਬਾਂ ਦੀ ਤੇ ਬਹੁਤ ਜ਼ਿਆਦਾ ਦੀ ਜ਼ਰੂਰਤ ਪਵੇ ਪਰ ਫਿਰ ਵੀ ਆਪਾਂ ਆਮ ਤੌਰ ਤੇ ਜਿਹੜੀ ਇਸ ਪ੍ਰਕਿਰਿਆ ਦੇ ਜਿਹੜੇ ਵਿਸ਼ੇਸ਼ ਨੇ ਜਿਹੜੇ ਲੱਛਣ ਆ ਉਹਨਾਂ ਵੱਲ ਆਪਾਂ ਜਿਹੜਾ ਇਹਦੇ 'ਚ ਧਿਆਨ ਦਿਵਾਵਾਂਗੇ ਸਾਰੇ ਸੰਦਾਂ ਬਾਰੇ ਤੇ ਆਪਾਂ ਇਹ ਸਾਰੀਆਂ ਚੀਜ਼ਾਂ ਬਾਰੇ ਨਹੀਂ ਲੱਗ ਸਕਦੇ ਉਦਾਹਰਣ ਦੇ ਤੌਰ ਤੇ ਉਸ ਕਿਰਿਆ ਨੂੰ ਲਈਏ ਜਿਸ ਨੂੰ ਅੱਜ ਕੱਲ ਮਸ਼ੀਨੀਕਰਨ ਤੇ ਸਵੈ ਚਾਲਤ ਕਹਿੰਦੇ ਹਨ ਇਹ ਕਿਰਿਆ ਨੇ ਮਸ਼ੀਨ ਸਵੈ ਚਾਲ ਪ੍ਰਾਚੀਨ ਯੁੱਗ ਦੇ ਸ਼ਿਕਾਰੀ ਭਾਰੀ ਗੇਲੀ ਦਾ ਇੱਕ ਸਿਰਾ ਉਠਾ ਕੇ ਇੱਕ ਪਤਲੀ ਡੰਡੀ ਤੇ ਰੱਖ ਦਿੰਦੇ ਸਨ ਜਦੋਂ ਕੋਈ ਪਸ਼ੂ ਉਹ ਡਗਣੀ ਉਹ ਡੇਗਦਾ ਸੀਗਾ ਤੇ ਵੱਡੀ ਜਿਹੜੀ ਲੱਕੜਾ ਦੇ ਆ ਕੇ ਸੀ ਜਿਵੇਂ ਆਪਣੇ ਕਾਮ ਹੈ ਵੀ ਮਤਲਬ ਕਿਸੇ ਨੇ ਕੋਈ ਲੁਕੋ ਕੇ ਨਾ ਫੌੜਾ ਹੀ ਰੱਖਿਆ ਸੀ ਪਿੱਛੇ ਤੇ ਕੋਈ ਬੰਦਾ ਕੰਧ ਚੜਨ ਲੱਗਾ ਤੇ ਜਦੋਂ ਫੌੜੇ ਤੇ ਮੂਰੇ ਉਹਦਾ ਪੈਰ ਆਵੇ ਤਾਂ ਇੱਥੇ ਡੰਡਾ ਲੱਗੇ ਉਹ ਆਟੋਮੈਟਿਕ ਆਈ ਗੱਲ ਉਹ ਆਖਿਆ ਮੈਂ ਨਹੀਂ ਜਾਣਦੇ ਮੈਂ ਕੁਝ ਨਹੀਂ ਚੱਕਿਆ ਤੇ ਰਾਹ ਮਾਰਦਾ ਫੇਰ ਥੱਲੇ ਉਹ ਫੌੜਾ ਉਵੇਂ ਫੇਰ ਉਹ ਜੀ ਫੇਰ ਉਹ ਚੜਨ ਲੱਗੇ ਉਹਦੇ ਉੱਤੇ ਉਹਦਾ ਪੈਰ ਫੇਰ ਮੂਰ ਲੈ ਆ ਜੇ ਫੌੜੇ ਦੇ ਉੱਤੇ ਮਾਰ ਦੇ ਕੇ ਬੱਚੇ ਤੇ ਮਤਲਬ ਆਟੋਮੋਸ਼ਨ ਜਾਂ ਮਸ਼ੀਨੀ ਕਰਨ ਜਿਹੜਾ ਇਹ ਐਨ ਮੁੱਢ ਤੇ ਮਨੁੱਖ ਨੇ ਉਦੋਂ ਤੋਂ ਇਹਦੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਜੇਰ ਕੋਈ ਐਸੀ ਚੀਜ਼ ਹੋਵੇ ਵੀ ਆਪਣੇ ਆਪ ਕੰਮ ਕਰੇ ਸਾਨੂੰ ਨਾ ਕਰਨਾ ਪਵੇ ਤੇ ਪ੍ਰਤੀਮ ਜੋ ਕਦੇ ਜਿਵੇਂ ਉਹ ਪਤਲੀ ਗੈਲੀ ਤੇ ਆਪਾਂ ਦਿੱਤਾ ਤੇ ਜੇਕਰ ਕੋਈ ਜੰਤੂ ਟਾਣੀ ਨੂੰ ਦੇਖ ਦੇਵੇ ਤਾਂ ਉਹ ਗੈਲੀ ਉਹਦੇ ਉੱਤੇ ਡਿੱਗਦੀ ਭਾਵੇਂ ਇਸ ਜੁਕਤੀ ਨੂੰ ਅਸੀਂ ਮਸ਼ੀਨ ਤਾਂ ਨਹੀਂ ਕਹਿ ਸਕਦੇ ਕਿੰਤੂ ਫਿਰ ਵੀ ਨਿਸ਼ਚਿਤ ਅਰਥ ਵਿੱਚ ਇਹ ਇੱਕ ਸਵੈ ਚਾਲਤ ਜੁਕਤੀ ਹੀ ਹੈ ਆਪਣੇ ਆਪ ਚੱਲਣ ਵਾਲੀ ਜੁਕਤੀ ਹੈ ਕਿਉਂਕਿ ਇਹ ਮਨੁੱਖ ਤੋਂ ਬਿਨਾਂ ਵੀ ਕੰਮ ਕਰਦੀ ਸੀ ਖੁਦ ਬਖੁਦ ਚੱਲਣ ਵਾਲਾ ਤੀਰ ਕਮਾਨ ਮਨੁੱਖ ਨੇ ਇਸ ਤੋਂ ਬਾਅਦ ਬਣਾਏ ਲੋਕ ਆਪਣੀ ਕਿਰਤ ਨੂੰ ਆਸਾਨ ਬਣਾਉਣ ਲਈ ਹੀ ਨਹੀਂ ਸਗੋਂ ਮਨੋਰੰਜਨ ਦੇ ਲਈ ਵੀ ਤਰ੍ਹਾਂ ਤਰ੍ਹਾਂ ਦੀਆਂ ਸਵੈਚਲ ਚੁਕਤੀਆਂ ਕਰਦੇ ਬਹੁਤ ਸਾਰੇ ਪਹਿਲੇ ਸਮਿਆਂ ਦੇ ਵਿੱਚ ਐਸੇ ਇੰਜਣ ਉਹਨਾਂ ਨੇ ਐਸੀਆਂ ਚੀਜ਼ਾਂ ਤਿਆਰ ਕਰੀਆਂ ਵੀ ਜਿਹੜੀਆਂ ਮਨੋਰੰਜਨ ਲਈ ਸੀ ਉਹ ਤੋਂ ਕੋਈ ਕੰਮ ਨਹੀਂ ਸੀ ਲੈਂਦੇ ਜੇ ਤੁਸੀਂ ਭੌਤਿਕੀ ਪੜੋ ਵਗੈਰਾ ਉਹਦੇ ਇਤਿਹਾਸ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਕਿਰਤ ਦੇ ਸੰਦਾਂ ਦਾ ਜਿਹੜਾ ਇਹ ਡਿਫਰੈਂਸ਼ੀਏਸ਼ਨ ਹੈ ਵਿਵੇਦੀਕਰਨ ਕਰਨ ਦੀ ਚੇਸਟਾ ਵੀ ਅਸੀਂ ਮਨੁੱਖ ਜਾਤੀ ਦੇ ਸਾਰੇ ਇਤਿਹਾਸ ਵਿੱਚ ਵੇਖਦੇ ਹਾਂ ਪੁਰਾ ਪੱਥਰ ਯੁੱਗ ਵਿੱਚ ਹੀ ਕਟੇ ਛੰਟੀ ਰੋੜੀ ਦੇ ਇਲਾਵਾ ਜੋ ਬਹੁਤ ਲੰਮੇ ਸਮੇਂ ਤੱਕ ਮਨੁੱਖ ਲਈ ਹਰ ਤਰ੍ਹਾਂ ਦੇ ਕੰਮ ਦਾ ਸੰਦ ਰਹੀ ਪੱਥਰ ਦੀ ਖੁਰਚਣੀ ਕੁਹਾੜੀ ਛੈਣੀਆਂ ਛੁਰੀਆਂ ਬਣੀਆਂ ਤੇ ਅੱਗੇ ਵਿਕਸਤ ਹੋਈਆਂ ਇਹਨਾਂ ਹਜ਼ਾਰਾਂ ਭਾਲ ਸੰਦਾਂ ਦਾ ਵਿਸ਼ੇਸ਼ ਕਾਰਜਾਂ ਲਈ ਉਪਯੋਗ ਹੁੰਦਾ ਸੀ ਅੱਜ ਤਰ੍ਹਾਂ ਦੇ ਮਨੁੱਖ ਦੇ ਪ੍ਰਗਟ ਹੋਣ ਦੇ ਨਾਲ ਕਿਰਤ ਦੇ ਸੰਦਾਂ ਦੇ ਵਿਕਾਸ ਵਿੱਚ ਜ਼ਬਰਦਸਤ ਜਿਹੜੀ ਇੱਕ ਛਾਲ ਵੱਜੀ ਇੱਥੇ ਕਾਰਨ ਕੀ ਹੈ ਤੇ ਕਾਰਜ ਪ੍ਰਣਾਮ ਕੀ ਹੈ ਇਸ ਪ੍ਰਸ਼ਨ ਦਾ ਉੱਤਰ ਦਿੱਤਾ ਜਾ ਸਕਦਾ ਹੈ ਉਤਪਾਦਕ ਸ਼ਕਤੀਆਂ ਦੇ ਵਿਕਾਸ ਵਿੱਚ ਤੇਜ਼ ਵਾਧਾ ਇੱਕ ਇੱਕ ਤਰ੍ਹਾਂ ਹੀ ਮਨੁੱਖ ਦੇ ਵਿਕਾਸ ਵਿੱਚ ਵੀ ਨਵੀਂ ਛਾਲ ਦੀ ਸ਼ਰਤ ਸੀ ਅਤੇ ਉਸ ਦਾ ਪ੍ਰਣਾਮ ਵੀ ਲੋਕ ਪੱਥਰ ਨੂੰ ਨਵੇਂ ਢੰਗ ਨਾਲ ਕੱਟਣ ਛਾਂਟਣ ਕਰਨ ਲੱਗੇ ਹੁਣ ਉਹ ਸੰਦਾਂ ਲਈ ਪੱਥਰ ਦੇ ਪਤਲੇ ਤੇ ਹੌਲੇ ਪੱਥਰ ਬਣਾ ਕੇ ਰੱਖਣ ਲੱਗੇ ਜਿਨ੍ਹਾਂ ਨੂੰ ਜ਼ਰੂਰਤ ਅਨੁਸਾਰ ਰੂਪ ਦੇਣਾ ਸੌਖਾ ਸੀ ਕਿਰਤ ਦੇ ਸੰਦ ਹੌਲੇ ਹੋ ਗਏ ਜੋ ਲੋਕ ਹੁਣ ਇਹ ਥਾਵਾਂ ਤੇ ਲੈ ਜਾਂਦੇ ਜਿੱਥੇ ਸੰਤ ਬਣਾਉਣ ਲਈ ਵਿਸ਼ੇਸ਼ ਤਰ੍ਹਾਂ ਦਾ ਪੱਥਰ ਨਹੀਂ ਸੀ ਮਿਲਦਾ ਕਾਫੀ ਸੰਖਿਆ ਵਿੱਚ ਹਜ਼ਾਰ ਆਪਣੇ ਨਾਲ ਲੈ ਜਾ ਸਕਦੇ ਸੀ ਛੋਟੇ ਕਰਨ ਹੱਡੀ ਤੇ ਸਿੰਘ ਦਾ ਪ੍ਰਯੋਗ ਵੀ ਵਧਣ ਲੱਗਾ ਇਹਨਾਂ ਵਿੱਚ ਸੁਮੀਆਂ ਕਧਾਲੀਆਂ ਭਾਲੇ ਦੇ ਅਗਲੇ ਭਾਗ ਜਿਹੜਾ ਮਤਲਬ ਵਰਖਾ ਜਿਵੇਂ ਉਹਦਾ ਅਗਲਾ ਭਾਗ ਉਹਦਾ ਬਣਾ ਲੈਣਾ ਪਿੱਛੇ ਲੱਕੜ ਦਾ ਹੱਥਾ ਲਾ ਲੈਣਾ ਇਸ ਤਰ੍ਹਾਂ ਉਹਦਾ ਉਹ ਇਸ ਤਰ੍ਹਾਂ ਉਹ ਹੌਲਾ ਹੋ ਗਿਆ ਕਿਉਂਕਿ ਪਹਿਲਾਂ ਸਾਰਾ ਹੀ ਪੱਥਰ ਦਾ ਹੁੰਦਾ ਸੀ ਪੱਥਰ ਦੇ ਥਾਂ ਹੱਡੀ ਦਾ ਤਰਸ਼ਣਾ ਕਿਤੇ ਦੇਖ ਸੌਖਾ ਸੀ ਸੋ ਹੱਡੀ ਦੇ ਦੰਦੇਦਾਰ ਅਗਲੇ ਹਿੱਸੇ ਵਾਲੀਆਂ ਬਰਸ਼ੀਆਂ ਬਣਾਈਆਂ ਜਾਣ ਲੱਗੀਆਂ ਸੰਦ ਅਧਿਕ ਤਰ੍ਹਾਂ ਤਰ੍ਹਾਂ ਦੇ ਹੋ ਗਏ ਜ਼ਿਆਦਾ ਗੁੰਝਲਦਾਰ ਤੇ ਵਧੀਆ ਵੀ ਬਣ ਗਏ ਪੱਥਰ ਦੀ ਕੁਹਾੜੀ ਦੇ ਨਾਲ ਲੱਕੜ ਦਾ ਹੱਥਾ ਭਾਲੇ ਦਾ ਅਗਲਾ ਭਾਰ ਪੱਥਰ ਜਾਂ ਹੱਡੀ ਦਾ ਹੋ ਗਿਆ ਕਿਰਤ ਦੇ ਸੰਦਾਂ ਨਾਲ ਹੱਥਾ ਜਾਂ ਮੁੱਠਾ ਜੁੜ ਜਾਣ ਨਾਲ ਹੀ ਕੱਟਣ ਵਾਲੇ ਯਾਰ ਦੀ ਉਤਪਾਦਨ ਸ਼ੀਲਤਾ ਜਿਹੜੀ ਆ ਕਿਤੇ ਜ਼ਿਆਦਾ 10 ਗੁਣਾ ਪਹਿਲਾਂ ਨਾਲੋਂ ਕਿਤੇ ਵੱਧ ਗਈ ਭਾਲਾ ਚਲਾਉਣ ਦਾ ਆਧਾਰ ਬਣਾ ਕੇ ਮਨੁੱਖ ਨੇ ਤਕਨੀਕੀ ਸਰਜਨ ਦੇ ਖੇਤਰ ਵਿੱਚ ਇੱਕ ਵਿਸ਼ਾਲ ਕਦਮ ਵਧਾਇਆ ਤੀਰ ਕਮਾਨ ਦੀ ਹੀ ਤਰ੍ਹਾਂ ਇਹ ਵੀ ਇੱਕ ਜਿਹੜਾ ਸ਼ੰਸਲਿਸਤ ਗੁੰਝਲਦਾਰ ਸੰਦ ਸੀ ਇੱਕ ਡੰਡੇ ਤੇ ਖਾਂਚਾ ਬਣਾਇਆ ਜਾਂਦਾ ਤੇ ਉਸ ਤੇ ਵਰਸ਼ੀ ਰੱਖ ਕੇ ਚਲਾਈ ਜਾਂਦੀ ਕਈ ਵਾਰੀ ਆਪਾਂ ਬਹੁਤ ਸਧਾਰਨ ਜੇ ਤੁਸੀਂ ਕਿਸੇ ਨੇ ਪਸ਼ੂ ਚਾਰੇ ਆ ਤੇ ਖੇੜੀ ਹੀ ਵੀ ਇੱਕ ਡੰਡਾ ਥੱਲੇ ਰੱਖ ਲੈਂਦੇ ਇੱਕ ਡੰਡਾ ਉਹਦੇ ਉੱਤੋਂ ਐ ਕਰਕੇ ਚਲਾਉਣਾ ਤੇ ਬੜੀ ਤੇਜ਼ੀ ਨਾਲ ਚੱਲਦਾ ਹੈ ਕਿਉਂਕਿ ਉਹ ਉਸ ਤਰ੍ਹਾਂ ਰਗੜ ਨਹੀਂ ਜੀ ਖਾਂਦਾ ਥੱਲੇ ਚਲਾਉਣ ਦੇ ਨਾਲ ਪਾਟਨ ਤੇ ਰੋਮ ਦੀ ਮੌਜ ਦੀ ਇਹ ਸਾਹਿਬ ਜੀ ਦੱਸਦਾ ਉਹ ਉਹ ਇਸ ਤਰ੍ਹਾਂ ਹੋਇਆ ਕਿ ਥੱਲੇ ਖਾਂਚਾ ਖਾਂਚੇ ਤੇ ਇਸ ਤਰ੍ਹਾਂ ਹਿਲਾ ਕੇ ਜਦੋਂ ਵਰਖਾ ਚਲਾਉਂਦੇ ਸੀ ਨਾ ਉਹ ਕਿਸੇ ਆਮ ਨਾਲੋਂ ਬਹੁਤ ਦੂਰੀ ਤੈ ਕਰਨ ਲੱਗ ਗਿਆ ਇਸ ਤਰ੍ਹਾਂ ਹੱਥ ਦਾ ਘੁਮਾਓ ਵੱਧਦਾ ਗਿਆ ਪ੍ਰਣਾਮ ਵਜੋਂ ਵਰਸ਼ੀ ਜ਼ਿਆਦਾ ਜ਼ੋਰ ਨਾਲ ਛੁੱਟਦੀ ਤੇ ਦੂਰ ਤੱਕ ਮਾਰ ਕਰਦੀ ਕਮਾਨ ਤੋਂ ਛੱਡੇ ਗਏ ਤੀਰ ਤਾਂ ਇਸ ਤੋਂ ਵੀ ਕਿਤੇ ਦੂਰ ਗਏ ਖੇਤੀ ਦੇ ਬਹੁਤ ਸਾਰੇ ਸੰਦ ਵੀ ਨਾ ਪੱਥਰ ਯੁੱਗ ਵਿੱਚ ਸੰਸ਼ਲਿਸ਼ਟ ਬਣ ਗਏ ਉਦਾਹਰਨ ਦੇ ਤੌਰ ਤੇ ਦਾਤੀ ਇਸ ਤਰ੍ਹਾਂ ਬਣਾਈ ਜਾਂਦੀ ਸੀ ਚਕਮਾਕ ਦੇ ਛੋਟੇ ਛੋਟੇ ਤੇ ਤੇਜ਼ ਧਾਰ ਵਾਲੇ ਟੁਕੜੇ ਇੱਕ ਖਾਸ ਢੰਗ ਨਾਲ ਲੱਕੜੀ ਦੇ ਸਾਂਚੇ ਵਿੱਚ ਬਿਠਾਏ ਜਾਂਦੇ ਇਹ ਟੁਕੜੇ ਇੰਨੇ ਛੋਟੇ ਹੁੰਦੇ ਕਿ ਮਾਚਸ ਦੀ ਡੱਬੀ ਵਿੱਚ ਵੀ ਇਹ ਪੈ ਜਾਣ ਦਰਜਣਾ ਪੈ ਜਾਂਦੇ ਤੇ ਇਸ ਕਰਕੇ ਇਹਨਾਂ ਨੂੰ ਕਿਤੇ ਲਿਜਾਣਾ ਇੱਕ ਦੂਜੇ ਥਾਂ ਤੋਂ ਜਿੱਥੇ ਚਕਮਾਕ ਪੱਥਰ ਨਹੀਂ ਵੀ ਮਿਲਦਾ ਸੀ ਉਹ ਬੜਾ ਆਸਾਨ ਬਣ ਗਿਆ ਇਸ ਤਰ੍ਹਾਂ ਦੇ ਜਿਹੜੇ ਗੁੰਝਲਦਾਰ ਹੈ ਜਿਹੜੇ ਜੜਾਓ ਸੰਸਲਿਤ ਸੰਦਾਂ ਵਿੱਚ ਆਮ ਤੌਰ ਤੇ ਛੋਟੇ ਪੱਥਰਾਂ ਦੀ ਵਰਤੋਂ ਕੀਤੀ ਜਾਂਦੀ ਸੀ ਉਹਨਾਂ ਨੂੰ ਇੱਕ ਦੂਜੇ ਨਾਲ ਲਾਉਣਾ ਬੜਾ ਸੌਖਾ ਸੀ ਅਤੇ ਅਧਿਕ ਬਰੀਕੀ ਨਾਲ ਤਰਾਸ਼ਿਆ ਵੀ ਜਾ ਸਕਦਾ ਸੀ ਬਹੁਤ ਪੁਰਾਣੇ ਜ਼ਮਾਨੇ ਵਿੱਚ ਹੀ ਲੋਕ ਇਹ ਸਮਝ ਗਏ ਸਨ ਕਿ ਤਰ੍ਹਾਂ ਤਰ੍ਹਾਂ ਦੇ ਸੰਦਾਂ ਨੂੰ ਮਿਲਾ ਕੇ ਆਪਣਾ ਕੰਮ ਸੌਖਾ ਤੇ ਜ਼ਿਆਦਾ ਕਾਰਗਰ ਬਣਾਇਆ ਜਾ ਸਕਦਾ ਜਿਵੇਂ ਆਪਣੇ ਅਕਮਾਇਨਾ ਵੀ ਇੱਕ ਬਹੁਤ ਕਾਰਜੀ ਸੰਦ ਹੈ ਨਾ ਇੱਕੋ ਚ ਬੜੇ ਘੱਟ ਉਦੋਂ ਵੀ ਇਸ ਤਰ੍ਹਾਂ ਸਮਝਿਆ ਗਿਆ ਉਦਾਹਰਣ ਦੇ ਤੌਰ ਤੇ ਧਨੋਸ਼ਦੀ ਡੋਰੀ ਨੂੰ ਵਰਮੇ ਨਾਲ ਜੋੜ ਦਿੱਤਾ ਪਹਿਲਾਂ ਤੇ ਧਨੋਸ਼ਦੀ ਡੋਰੀ ਖਿੱਚ ਕੇ ਸਿਰ ਚਲਾਈ ਜਾਂਦੀ ਹੁਣ ਉਹਨੂੰ ਜਦੋਂ ਵਰਮੇ ਨਾਲ ਜੋੜ ਦਿੱਤਾ ਪਹਿਲਾਂ ਬੰਦਾ ਵਰਮੇ ਨੂੰ ਹੱਥਾਂ ਨਾਲ ਹੀ ਚਲਾਉਂਦਾ ਸੀ ਕਿ ਹੁਣ ਜਦੋਂ ਡੋਰੀ ਨਾਲ ਚਲਾਇਆ ਗਿਆ ਤਾਂ ਹੱਥ ਨਾਲ ਜਿਹੜਾ ਨਾ ਬੰਦਾ ਜਿਹੜਾ ਉਹ ਉਹ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਸੀ ਨਾ ਉਹ ਐਵੇਂ ਥੋੜੀ ਵਾਰੀ ਘੁੰਮਦਾ ਸੀ ਕਿ 70 ਵਾਰੀ ਘੁਮਾਇਆ ਜਾ ਸਕਦਾ ਤੇ ਜਦੋਂ ਹੁਣ ਡੋਰੀ ਨਾਲ ਚਲਾਇਆ ਤਾਂ ਉਹਨੂੰ 800 ਚੱਕਰ ਵੀ ਉਹਨੇ ਸਮੇਂ ਤੇ ਦਿੱਤੇ ਜਾ ਸਕੇ ਇਹਦੇ ਨਾਲ ਜਿਹੜੀ ਕੰਮ ਦੀ ਜਿਹੜੀ ਰਫਤਾਰ ਹੈ ਉਹ ਬਹੁਤ ਜ਼ਿਆਦਾ ਵਧੀ ਧਨੁਸ਼ ਦੀ ਡੋਰੀ ਨਾਲ ਡੰਡੀ ਨੂੰ ਤੇਜ਼ੀ ਨਾਲ ਘੁਮਾਉਣ ਨਾਲ ਲੱਕੜੀ ਦੇ ਟੁਕੜੇ ਵਿੱਚ ਹੁਣ ਪਹਿਲਾਂ ਉਹ ਇੱਕ ਗਿੱਲੀ ਲੱਕੜ ਚੋਂ ਬਰਮਾ ਇਸ ਤਰ੍ਹਾਂ ਹੱਥ ਨਹੀਂ ਕਰਦੇ ਅੱਗ ਲਾਉਂਦੇ ਹੁਣ ਜਦੋਂ ਧਨੁਸ਼ ਦੀ ਨਾਲ ਚਲਾਇਆ ਗਿਆ ਤਾਂ ਉਹ ਅੱਗ ਜਿਹੜੀ ਹੈ ਨਾ ਉਸੇ ਸੀ ਉਹਨਾਂ ਨੂੰ ਪ੍ਰਾਪਤ ਹੋ ਸਕੀ ਕੁੰਭਹਾਰ ਦਾ ਚੱਕ ਜੁਲਾਏ ਦੀ ਖੱਡੀ ਲੋਕਾਂ ਦੇ ਲੀਵਰ ਦੇ ਉਪਯੋਗ ਦੇ ਨਾਲ ਸਮਾਨ ਨੂੰ ਤੇ ਚੱਕਣਾ ਅਤੇ ਵੇਲਣ ਚਰਖੇ ਦੀ ਖੋਜ ਹੋਈ ਜਿਹੜਾ ਚਰਖੇ ਦੇ ਫਿਰ ਉਹ ਡੰਡੇ ਨੂੰ ਘਮਾਇਆ ਗਿਆ ਤੇ ਉਹਦੇ ਤੇ ਤਾਰ ਬੰਨ ਕੇ ਤੇ ਉਹਦੇ ਨਾਲ ਵਜਨ ਚੱਕਣ ਦੀ ਜਿਹੜੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਜਿਹੜੀ ਉਹਨਾਂ ਦੀ ਸਮਰੱਥਾ ਵੱਧ ਗਈ ਇਹ ਸਭ ਕੁਝ ਜਿਹੜਾ ਸੀ ਇੱਕ ਤਰ੍ਹਾਂ ਦਾ ਮਸ਼ੀਨੀ ਕਰਨੇ ਕੀ ਸੀ ਜ਼ਮੀਨ ਖੋਦਣ ਦਾ ਡੰਡਾ ਅਤੇ ਸੈਂਕੜੇ ਟਨ ਭਾਰੀ ਐਕਸਕੇਵੇਟਰ ਸੂਈ ਅਤੇ ਬਿਜਲੀ ਦੀ ਸਲਾਈ ਮਸ਼ੀਨ ਬਿਜਲੀ ਦੀ ਹੌੜਾ ਅਤੇ ਧੁਨਕ ਖੇਤੀ ਹਾਲੇ ਇਹ ਸਭ ਉਹ ਯਾਰ ਹਨ ਜਿਨ੍ਹਾਂ ਦੀ ਮਦਦ ਨਾਲ ਮਨੁੱਖ ਆਪਣੀ ਹੋਣ ਦੇ ਲਈ ਜ਼ਰੂਰੀ ਖਾਦ ਪਦਾਰਥ ਅਤੇ ਵਸਤੂਆਂ ਦਾ ਉਤਪਾਦਨ ਕਰਦਾ ਇਸ ਦੇ ਨਾਲ ਹੀ ਪ੍ਰਕਿਰਤੀ ਦੀਆਂ ਆਪਣੀਆਂ ਲੋੜਾਂ ਨੂੰ ਅਤੇ ਅਨੁਰੂਪ ਬਣਾਉਣ ਦੀ ਚੇਸ਼ਟਾ ਵਿੱਚ ਉਹ ਉਸ ਦਾ ਕਾਇਆ ਕਲਪ ਕਰਦਾ ਆਇਆ ਹੈ ਲੋਕ ਸਦਾ ਹੀ ਕੁਦਰਤ ਦੀ ਸੰਪਦਾ ਦਾ ਉਪਯੋਗ ਕਰਦੇ ਆਏ ਹਨ ਇਹਨਾਂ ਵਿੱਚ ਖਣਿਜ ਵੀ ਹਨ ਹਰ ਯੁੱਗ ਵਿੱਚ ਕੁਦਰਤ ਦੀਆਂ ਉਹਨਾਂ ਸੰਪਤੀਆਂ ਦਾ ਲੋਕ ਵਿਯੋਗ ਕਰਦੇ ਰਹੇ ਜਿਹੜੀਆਂ ਉਹਨਾਂ ਦੀਆਂ ਭੌਤਿਕ ਅਤੇ ਆਤਮਿਕ ਜ਼ਰੂਰਤਾਂ ਦੀਆਂ ਪੂਰਤੀਆਂ ਕਰਦੀਆਂ ਰਹੀਆਂ ਪੱਥਰ ਯੁੱਗ ਦੇ ਮਨੁੱਖ ਨੂੰ ਆਪਣੇ ਯਾਰ ਬਣਾਉਣ ਲਈ ਚਕਮਕ ਲਾਵਾ ਕੱਚ ਅਤੇ ਗ੍ਰੇਨਾਈਟ ਦੀ ਜ਼ਰੂਰਤ ਸੀ ਅਤੇ ਉਹਨੇ ਇਹਨੂੰ ਖੋਜਣਾ ਸਿੱਖ ਲਿਆ ਲੋਹਾ ਉਦੋਂ ਖਣਿਜ ਰੰਗ ਗੇਰੂ ਲੱਭਣਾ ਵੀ ਸਿੱਖ ਗਏ ਗੇਰੂ ਤੋਂ ਆਪਣੀਆਂ ਗੁਫਾਵਾਂ ਦੀਆਂ ਕੰਧਾਂ ਦੇ ਚਿੱਤਰ ਹੀ ਨਹੀਂ ਬਣਾਉਂਦੇ ਮਰਤਕਾਂ ਦੀਆਂ ਦੇਹਾਂ ਨੂੰ ਵੀ ਉਹ ਉਹਦੇ ਨਾਲ ਰੰਗਦੇ ਸੀ ਇਹ ਪਰਖਾ ਸੈਂਕੜੇ ਸਾਲਾਂ ਤੱਕ ਚੱਲੀ ਗੇਰੂ ਦਾ ਲਾਲ ਰੰਗ ਖੂਨ ਦੇ ਰੰਗ ਦੀ ਯਾਦ ਦਿਵਾਉਂਦਾ ਸੀ ਜੋ ਜੀਵਨ ਦਾ ਪ੍ਰਤੀਕ ਬਣ ਗਿਆ ਕੰਸੇ ਯੁੱਗ ਵਿੱਚ ਲੋਕ ਪੂਗਰਭ ਤੋਂ ਤਾਂਬਾ ਤੇ ਰੰਗਾ ਬੰਗ ਜਿਨ ਕਹਿੰਦੇ ਸੋਨਾ ਚਾਂਦੀ ਕੱਢਣ ਲੱਗੇ ਕਿੰਤੂ ਨਾਲ ਹੀ ਪੱਥਰ ਦਾ ਵੀ ਪ੍ਰਯੋਗ ਹੁੰਦਾ ਰਿਹਾ ਯੂਰਪ ਵਿੱਚ ਰੰਗਾ ਘੱਟ ਹੀ ਮਿਲਦਾ ਸੀ ਸੋ ਉਸ ਦਾ ਪ੍ਰਯੋਗ ਵੀ ਘੱਟ ਹੀ ਮਿਲਦਾ ਅੱਜ ਤੋਂ 3000 ਸਾਲ ਪਹਿਲਾਂ ਫਨੀਸ਼ੀਆਈ ਲੋਕ ਅਤੇ ਫਿਰ ਯੂਨਾਨੀ ਲੋਕ ਰੰਗਾ ਮਗਾਉਣ ਲਈ ਭੂਮਧ ਸਾਗਰ ਤੋਂ ਜਹਾਜ਼ ਬ੍ਰਿਟਿਸ਼ ਦੀਪਾਂ ਨੂੰ ਭੇਜਦੇ ਸਨ ਜਿਨ੍ਹਾਂ ਨੂੰ ਉਦੋਂ ਬੰਗ ਦੀਪ ਕਿਹਾ ਜਾਂਦਾ ਸੀ ਲੋਹਾ ਤਾਂ ਧਰਤੀ ਤੇ ਆਮ ਤੌਰ ਤੇ ਕਾਫੀ ਮਾਤਰਾ ਵਿੱਚ ਹੈ ਏਸ਼ੀਆ ਵਿੱਚ ਕਈ ਥਾਵਾਂ ਤੇ ਮੈਗਨੇਟ ਜਾਂ ਕਾਲਾ ਜਿਹੜਾ ਐਸਕ ਹੁੰਦਾ ਅਫਰੀਕਾ ਵਿੱਚ ਲੈਟੇਰਾਈਟ ਮਿੱਟੀ ਵੀ ਦੀ ਤਰ੍ਹਾਂ ਦਾ ਲੋਹਾ ਉੱਤੇ ਹੀ ਮਿਲਦਾ ਜਦੋਂ ਲੋਕਾਂ ਨੇ ਲੋਹਾ ਬਣਾਉਣਾ ਸਿੱਖ ਲਿਆ ਤੇ ਮਨੁੱਖ ਜਾਤੀ ਦੀ ਪ੍ਰਮੁੱਖ ਧਾਤੂ ਬਣ ਗਈ ਤੇ ਅੱਜ ਵੀ ਬਣਿਆ ਹੋਇਆ ਹੈ ਪੁਰਾਣੇ ਯੁੱਗਾਂ ਦੇ ਲੋਕ 18 ਰਸਾਇਣਕ ਤੱਤਾਂ ਨਾਲ ਆਪਣਾ ਕੰਮ ਚਲਾਉਂਦੇ ਸਨ ਉਹਨਾਂ ਨੂੰ ਸਿਰਫ 18 ਰਸਾਇਣਕ ਤੱਤਾਂ ਦਾ ਹੀ ਪਤਾ ਸੀ ਤੇ ਜਿਹੜਾ 17ਵੀਂ ਸਦੀ ਆਉਂਦੇ ਆਉਂਦੇ 25 ਤੱਤਾਂ ਦਾ ਪ੍ਰਯੋਗ ਕਰਨ ਲੱਗੇ 18ਵੀਂ ਸਦੀ ਵਿੱਚ 29 19ਵੀਂ ਸਦੀ ਵਿੱਚ 47 ਤੇ 20ਵੀਂ ਸਦੀ ਦੇ ਆਰੰਭ ਵਿੱਚ 54 ਤੇ ਇਸ ਸਦੀ ਦੇ ਅੱਧ ਤੱਕ 97 ਤੱਤਾਂ ਦਾ ਜਿਹੜਾ ਉਹ ਉਪਯੋਗ ਕਰ ਲਏ ਖਣਿਜ ਦੀ ਜ਼ਰੂਰਤ ਸਾਨੂੰ ਉਤਪਾਦਨ ਦੇ ਲਈ ਕੱਚੇ ਮਾਲ ਦੇ ਤੌਰ ਤੇ ਖਾਦ ਬਾਲਣ ਦੇ ਤੌਰ ਤੇ ਇਹਨਾਂ ਨੂੰ ਲੱਭਣ ਲਈ ਮਨੁੱਖ ਨੂੰ ਕਠੋਰ ਮਿਹਨਤ ਕਰਨੀ ਪੈਂਦੀ ਹੈ ਤੇ ਅੱਜ ਕੱਲ ਵੀ ਪੱਛਮੀ ਬੈਲਾਰੂਸ ਵਿੱਚ ਨਵ ਪਛਾਣ ਪੱਥਰ ਯੁੱਗ ਦੀਆਂ ਚਕਮਕ ਦੀਆਂ ਖਾਣਾ ਹਨ ਇਹ ਖਾਣਾ ਇਸ ਤਰ੍ਹਾਂ ਬਣਾਈਆਂ ਜਾਂਦੀਆਂ ਹਨ ਪਹਿਲਾਂ ਇਹ ਸਿੱਧਾ ਖੂਹ ਇੱਕ ਖੋਦਿਆ ਜਾਂਦਾ ਫਿਰ ਉਸ ਦੇ ਤਲ ਤੋਂ ਚਾਰੇ ਦਿਸ਼ਾਵਾਂ ਨੂੰ ਸੁਰੰਗਾਂ ਜਾਂਦੀਆਂ ਬੈਲਾਰੂਸ ਵਿੱਚ ਖੂਹ 8 ਮੀਟਰ ਤੱਕ ਡੂੰਘੇ ਹਨ ਅਤੇ ਸਰੰਗਾਂ 20 ਮੀਟਰ ਤੱਕ ਲੰਮੀਆਂ ਨੇ ਜਾਣਦੇ ਹੋ ਤੁਸੀਂ ਜਾਣਦੇ ਵੀ ਲੋਕਾਂ ਦੇ ਉਦੋਂ ਸੰਦ ਕਿਹੜੇ ਸੀ ਕਿਹੜੇ ਸੰਦ ਨਾਲ ਕੰਮ ਕਰਦੇ ਸੀ ਇਹਨਾਂ ਨੂੰ ਬਣਾਉਣ ਲਈ ਹਰਣ ਦੇ ਸਿੰਘਾਂ ਤੋਂ ਬਣੀਆਂ ਕੁਦਾਲ ਅਤੇ ਕਈਆਂ ਨਾਲ ਹੁਣ ਇਹਦੇ ਤੋਂ ਅਮੇਜ਼ਨ ਕਰੋ ਵੀ ਕਿੰਨੀ ਉਹਨਾਂ ਨੂੰ ਮਿਹਨਤ ਤੇ ਕਿੰਨੀ ਕਰਨਾ ਪੈਂਦਾ ਸੀ ਆਪਣੇ ਕੰਮ ਹੈ ਹਾਂ ਇਹ ਸਿੱਧੇ ਸਾਡੇ ਸੰਨਾਂ ਦੀ ਮਦਦ ਨਾਲ ਉਹ ਤਣਾ ਨਹੀਂ ਕਈ ਸੈਂਕੜੇ ਟਨਾਂ ਤੱਕ ਪੱਥਰ ਕੱਢਦੇ ਸਨ ਧਾਤੂਆਂ ਪ੍ਰਾਪਤ ਕਰਨ ਲਈ ਹੋਰ ਵੀ ਡੂੰਘੀਆਂ ਖਾਣਾ ਖੋਦਣੀਆਂ ਪਈਆਂ ਪ੍ਰਾਚੀਨ ਰੋਮ ਵਿੱਚ ਖਣਨ ਕੰਮ ਕਿੰਨਾ ਵੱਡੇ ਪਮਾਨੇ ਤੇ ਹੁੰਦਾ ਸੀ ਜਾਣ ਕੇ ਹੈਰਾਨੀ ਹੁੰਦੀ ਹੈ ਦਾਸ ਖਣਕ ਉਸ ਉਸ ਜ਼ਮਾਨੇ ਦੇ ਕੋਈ ਉਹਨਾਂ ਚੋਂ ਜਾਂ ਇੰਜੀਨੀਅਰ ਜਿਹੜੇ ਮੁਕਤ ਹੋਏ ਦਾਸ ਹੁੰਦੇ ਸੀ ਸੁਤੰਤਰ ਨਾਗਰਿਕ ਜੇ ਕੰਮਾਂ ਨੂੰ ਨਹੀਂ ਕਰਦੇ ਸਨ ਘਾੜ ਦੇ ਪਹਾੜ ਪੁੱਟ ਦਿੰਦੇ ਕਦੇ ਕਦੇ ਤਾਂ ਮਲਵਾਨ ਧੰਤਾ ਲੱਭਣ ਦੇ ਲਈ ਇਸ ਤਰ੍ਹਾਂ ਪਟਣੀਆਂ ਪੈਂਦੀਆਂ ਸੀ ਕਿ ਕੁਝ ਸਮੇਂ ਬਾਅਦ ਉਹ ਆਪਣੇ ਆਪ ਹੀ ਟਹਿ ਜਾਂਦੀਆਂ ਤੇ ਉਹ ਸੰਕੜੇ ਉਹਦੇ ਵਿੱਚ ਦਬ ਕੇ ਮਰ ਜਾਂਦੇ ਹੈ ਲੇਕਿਨ ਦਾਸਾਂ ਦੀ ਕੌਣ ਚਿੰਤਾ ਕਰਦਾ ਸੀ ਉਸ ਸਮੇਂ ਜੇ ਮਰ ਜਾਂਦੇ ਤੇ ਮਰ ਜਾਂਦੇ ਹੋਰ ਸਾਸ ਲੈਣ ਦੇ ਮੱਧ ਜੋ ਵਿੱਚ ਖਣਿਜ ਦੀ ਖੁਦਾਈ ਦਾ ਕੰਮ ਕਈ ਗੁਣਾ ਵੱਧ ਗਿਆ ਹੁਣ ਤਾਂ ਮਨੁੱਖ ਜਾਤੀ ਦੇ ਲਈ ਫਲ ਤੋਂ ਪ੍ਰਾਪਤ ਕੱਚਾ ਮਾਲ ਨਾਲ ਪੂਰੀ ਨਹੀਂ ਪੈ ਰਹੀ ਸੰਸਾਰ ਵਿੱਚ 1/4 ਤੇਲ ਅੱਜ ਸਾਗਰ ਤਲ ਤੋਂ ਪ੍ਰਾਪਤ ਕੀਤਾ ਜਾਂਦਾ ਮਨੁੱਖ ਸਾਗਰ ਤਲ ਤੇ ਉਤਰ ਰਿਹਾ ਹੈ ਉੱਥੇ ਉਹ ਮੈਗਨੀਜ ਲੋਹੇ ਦੇ ਢੇਲੇ ਕੱਢ ਰਿਹਾ ਹੈ ਸਾਗਰ ਤਲ ਦੀ ਧਾਤੂ ਯੁਕਤ ਕਾਈ ਦਾ ਜਨ ਕਰ ਰਿਹਾ ਥਲੇ ਕਾਈ ਆ ਜਿਹੜੀ ਬਿਲਕੁਲ ਧਾਤ ਵੀ ਹੈ ਤੇ ਕਾਈ ਵੀ ਹੈ ਸੰਭਵ ਹੈ ਮਨੁੱਖ ਸਾਗਰ ਤਲ ਦਾ ਗਹਿਰਾਈਆਂ ਤੇ ਪਹੁੰਚ ਜਾਵੇਗਾ ਤੇ ਇਸ ਦੀ ਅਸੀਂ ਅੱਜ ਕਲਪਨਾ ਕਰਨੀ ਮੁਸ਼ਕਲ ਹੈ ਕਿ ਉਹਦੀ ਕਿੰਨੀ ਵਰਤੋਂ ਕਰੇਗਾ ਮਨੁੱਖੀ ਇਤਿਹਾਸ ਵਿੱਚ ਕਈ ਵਾਰ ਅਜਿਹਾ ਹੋਇਆ ਹੈ ਕਿ ਉਤਪਾਦਨ ਕੰਮ ਵਿੱਚ ਨਵੀਆਂ ਸਮੱਗਰੀਆਂ ਦਾ ਪ੍ਰਯੋਗ ਆਰੰਭ ਹੋਣ ਦੇ ਨਾਲ ਨਾਲ ਸਾਰੇ ਆਰਥਿਕ ਜੀਵਨ ਦਾ ਇਹ ਮੂਲ ਪੁਨਰਗਠਨ ਹੋਇਆ ਜੇ ਪੱਥਰ ਜੋ ਗਿਆ ਹੋਰ ਤਰ੍ਹਾਂ ਹੋਇਆ ਪਰ ਜਦੋਂ ਲੋਹਾ ਆਇਆ ਸਾਡੀ ਉਹਦੇ ਨਾਲ ਸਾਰੀ ਜ਼ਿੰਦਗੀ ਬਦਲ ਗਈ ਦੂਜੇ ਪਾਸੇ ਆਰਥਿਕ ਜੀਵਨ ਦੀਆਂ ਜ਼ਰੂਰਤਾਂ ਨੂੰ ਵੇਖਦੇ ਹੋਏ ਸੰਦ ਬਣਾਉਣ ਦੇ ਕੰਮ ਵਿੱਚ ਮਹੱਤਵਪੂਰਨ ਪਰਿਵਰਤਨ ਆਏ ਪ੍ਰਾਚੀਨ ਯੁੱਗ ਦਾ ਕੰਸਾ ਆਪਣੇ ਤਕਨੀਕੀ ਗੁਣਾਂ ਦੀ ਦ੍ਰਿਸ਼ਟੀ ਵਿੱਚ ਕਾਫੀ ਚੰਗੀ ਸਮੱਗਰੀ ਸੀ ਉੱਤਮ ਕਹਿਣ ਦੀਆਂ ਬਣੀਆਂ ਤਲਵਾਰਾਂ ਤਾਂ ਕੁਝ ਗੱਲਾਂ ਵਿੱਚ ਲੋਹੇ ਦੀਆਂ ਤਲਵਾਰਾਂ ਤੋਂ ਵੀ ਉੱਤਮ ਸਨ 11 ਕੇ ਈਸਵੀ ਸੰਮਤ ਦੇ ਆਰੰਭ ਵਿੱਚ ਲੋਹੇ ਦੀ ਤਲਵਾਰ ਜ਼ੋਰਦਾਰ ਫੱਟ ਲੱਗਣਾ ਮੁੜ ਜਾਂਦੀ ਸੀ ਅਤੇ ਰਣ ਖੇਤਰ ਵਿੱਚ ਲੜਦਿਆਂ ਲੜਦਿਆਂ ਫਿਰ ਉਹਨੂੰ ਸਿੱਧਾ ਕਰਨਾ ਪੈਂਦਾ ਸੀ ਕੰਸੇ ਦੀ ਤਲਵਾਰ ਨਾਲ ਜੇ ਕੁਝ ਨਹੀਂ ਸੀ ਹੁੰਦਾ ਕੰਸੇ ਦੇ ਯਾਰ ਵੀ ਕਈ ਗੱਲਾਂ ਵਿੱਚ ਲੋਹੇ ਦੇ ਯਾਰਾਂ ਨਾਲੋਂ ਬੁਰੇ ਨਹੀਂ ਸਨ ਕੰਸੇ ਵਿੱਚ ਇੱਕ ਕਮੀ ਸੀ ਇਸ ਨੂੰ ਬਣਾਉਣ ਲਈ ਤਾਂਬਾ ਤੇ ਰਾਂਗਾ ਜਿਹਨੂੰ ਬੰਗ ਕਹਿੰਦੇ ਨੇ ਬੰਗ ਭਸਮ ਬਣਾਉਂਦੇ ਨੇ ਨਾ ਕਈ ਆਪਣੇ ਆ ਕਿਹੜੇ ਵੈਗ ਵਾਲੀ ਚਾਹੀਦੀ ਸੀ ਹੈ ਇਹ ਧਾਤੂਆਂ ਇੰਨੇ ਜ਼ਿਆਦਾ ਮਾਤਰਾ 'ਚ ਨਹੀਂ ਮਿਲਦੀਆਂ ਤੇ ਇਹਨਾਂ ਨੂੰ ਪ੍ਰਾਪਤ ਕਰਨਾ ਵੀ ਕਠਿਨ ਸੀ ਉਹ ਕਾਰਨ ਸੀ ਕਿ ਕੰਸੇ ਦਾ ਵਿਆਪਕ ਉਪਯੋਗ ਬੰਦ ਹੋ ਗਿਆ ਉਦਾਹਰਣ ਦੇ ਤੌਰ ਤੇ ਹਲ ਦੇ ਫਾਲੇ ਜਾਂ ਕੁਦਾਲੀਆਂ ਤੇ ਕੰਸਾ ਇਸਤੇਮਾਲ ਕਰਨਾ ਮਹਿੰਗਾ ਪੈਂਦਾ ਸੀ ਅਤੇ ਸਖਤ ਜ਼ਮੀਨ ਉਗਾਉਣ ਦੇ ਲਈ ਇਹ ਚੰਗਾ ਨਹੀਂ ਸੀ ਕਿਉਂਕਿ ਕੰਸੇ ਦਾ ਫਾਲਾ ਟੁੱਟਣ ਦਾ ਖਤਰਾ ਸਦਾ ਬਣਿਆ ਰਹਿੰਦਾ ਸੀ ਮੈਕਸੀਕੋ ਤੇ ਪੈਰੂ ਦੀ ਪ੍ਰਚੀਨ ਸਭਤਾ ਜੋ ਅਨੇਕਾਂ ਲੱਛਣਾਂ ਵਿੱਚ ਉੱਤਰੀ ਅਫਰੀਕਾ ਤੇ ਪੱਛਮੀ ਏਸ਼ੀਆ ਦੀ ਕਾਂਸੀ ਸਭਤਾ ਜਈ ਸੀ ਧਾਤੂ ਦੇ ਸੰਦਾਂ ਦਾ ਪ੍ਰਯੋਗ ਬਿਲਕੁਲ ਹੀ ਨਹੀਂ ਹੁੰਦਾ ਉੱਥੇ ਪੱਥਰ ਤੇ ਹੱਡੀ ਤੋਂ ਹੀ ਉਹ ਕਾਫੀ ਚੰਗੇ ਔਜ਼ਾਰ ਬਣਾ ਲੈਂਦੇ ਸਨ ਅਤੇ ਜਿਵੇਂ ਕਿ ਸੋਵੀਅਤ ਪੁਰਾਤਤਵ ਵਿਗ ਇਸ ਸੈਨੋਨੋਵ ਨੇ ਆਪਣੇ ਪ੍ਰਯੋਗਾਂ 'ਚ ਸਿੱਧ ਕੀਤਾ ਬੜੇ ਰੋਚਕ ਪ੍ਰਯੋਗਾਂ ਵਿੱਚ ਕਿ ਇਹਨਾਂ ਨੂੰ ਬਣਾਉਣ ਵਿੱਚ ਉਹਨਾਂ ਦੀਆਂ ਜਿਹੜੀਆਂ ਇਹਨਾਂ ਨੂੰ ਬਣਾਉਣ ਦੇ ਲਈ ਕੋਈ ਇਹ ਨਹੀਂ ਵੀ ਬਹੁਤ ਸਾਲ ਲੱਗਦੇ ਸਨ ਉਹ ਕੁਝ ਘੰਟਿਆਂ 'ਚ ਇਹਨੂੰ ਬਣਾ ਸਕਦੇ ਸੀ ਅਮਰੀਕਾ ਦੀ ਸਭਿਅਤਾ ਦੇ ਆਧਾਰਨ ਨੂੰ ਅਤੇ ਪੱਥਰ ਦੇ ਹਜ਼ਾਰਾਂ ਦੇ ਰਤੋ ਚ ਗੁਣਵੱਤਾ ਨੂੰ ਵੇਖਦੇ ਹੋਏ ਕੋਈ ਇਹ ਕਹਿ ਸਕਦਾ ਹੈ ਕਿ ਆਰਥਿਕ ਅਤੇ ਸਮਾਜਿਕ ਰਾਜਨੀਤਿਕ ਜੀਵਨ ਦੇ ਵਿਕਾਸ ਦਾ ਉਸ ਸਮੱਗਰੀ ਦੇ ਨਾਲ ਕੋਈ ਵਿਸ਼ੇਸ਼ ਸੰਬੰਧ ਨਹੀਂ ਹੁੰਦਾ ਜਿਸ ਵਿੱਚ ਕਰਤ ਦੇ ਯਾਰ ਬਣਾਏ ਜਾਂਦੇ ਹਨ ਕਿੰਤੂ ਵਾਸਤਵ ਵਿੱਚ ਅਜਿਹਾ ਨਹੀਂ ਇਸ ਦਾ ਜਿਉਂਦਾ ਜਾਗਦਾ ਉਦਾਹਰਣ ਹੈ ਲੋਹਾ ਜਿਸ ਨਾਲ ਪੂਰੇ ਯੁੱਗ ਦਾ ਨਾਮ ਪਿਆ ਲੋਹੇ ਦੇ ਹਲ ਦੀ ਮਦਦ ਨਾਲ ਉਸ ਜ਼ਮੀਨ ਤੇ ਵੀ ਖੇਤੀ ਸ਼ੁਰੂ ਕੀਤੀ ਜਾ ਸਕੀ ਜਿੱਥੇ ਪੱਥਰ ਦਾ ਹਲ ਕੰਮ ਨਹੀਂ ਸੀ ਕਰਦਾ ਲੋਹੇ ਦੀ ਕੁਹਾੜੀ ਨੇ ਖੇਤਾਂ ਦੇ ਲਈ ਜੰਗਲ ਸਾਫ਼ ਕਰਨ ਦਾ ਕੰਮ ਸੌਖਾ ਬਣਾਇਆ ਲੋਹੇ ਦੇ ਸੰਦਾਂ ਦੀ ਉੱਚ ਉਤਪਾਦਨਸ਼ੀਲਤਾ ਨਾਲ ਸਮਾਜਿਕ ਵਿਕਾਸ ਦੀ ਗਤੀ ਵੀ ਤੇਜ਼ ਹੋ ਗਈ ਲੋਹੇ ਦੇ ਖਾਲੇ ਨੇ ਅਨੇਕ ਸ਼ਤਾਬਦੀਆਂ ਦੇ ਲਈ ਖੇਤੀ ਯੁੱਗ ਭੂਮੀ ਦੀ ਕਮੀ ਦੀ ਸਮੱਸਿਆ ਹੱਲ ਕਰ ਦਿੱਤੀ ਕੰਸੇ ਯੁੱਗ ਦਾ ਜਨਸੰਖਿਆ ਸੰਕਟ ਦੂਰ ਕਰਦਿਆਂ ਸਭ ਤੋਂ ਵੱਧ ਜੰਗ ਡਰਾਪੀ ਧਾਤੂ ਨੇ ਇਤਿਹਾਸ ਵਿੱਚ ਵਿਸ਼ਾਲ ਭੂਮਿਕਾ ਅਦਾ ਕੀਤੀ ਲੋਹਾ ਜਿਹੜਾ ਸਭ ਤੋਂ ਜ਼ਿਆਦਾ ਜਨ ਵਿਆਪੀ ਧਾਤੂ ਹੈ ਵੀ ਕੋਈ ਵੀ ਬੰਦਾ ਇਹਨੂੰ ਲੈ ਸਕਦਾ ਕਿ ਹੁਣ ਸੋਨਾ ਤੇ ਜਿਹੜਾ ਹੀਰਾ ਉਹ ਤੇ ਬਹੁਤ ਥੋੜੇ ਰੱਖ ਸਕਦੇ ਨੇ ਪਰ ਲੋਹੇ ਦੀ ਚੀਜ਼ ਤੇ ਹਰੇਕ ਹੀ ਬੰਦਾ ਰੱਖ ਸਕਦਾ ਇਸ ਕਰਕੇ ਜਨ ਵਿਆਪੀ ਧਾਤੂ ਦਾ ਨਾਮ ਵੀ ਦਿੱਤਾ ਗਿਆ ਕਿ ਮਨੁੱਖ ਦੇ ਆਪਣੇ ਕੰਮ ਵਿੱਚ ਲੋਹੇ ਦਾ ਉਪਯੋਗ ਸ਼ੁਰੂ ਕੀਤੇ ਜਾਣ ਨੂੰ ਕੁਝ ਇਤਿਹਾਸਕਾਰ ਲੋਹ ਕ੍ਰਾਂਤੀ ਹੀ ਕਹਿੰਦੇ ਨੇ ਲੋਹਾ ਅੱਜ ਵੀ ਸਭ ਤੋਂ ਮਹੱਤਵਪੂਰਨ ਕਿਰਤ ਸੰਦਾਂ ਦੇ ਉਤਪਾਦਨ ਦੀ ਪ੍ਰਮੁੱਖ ਸਮੱਗਰੀ ਹੈ ਪੁਰਾਤਨ ਵਰਤਮਾਨ ਸਦੀ ਨੂੰ ਵੀ ਜਿਹੜੇ ਲੋਕ ਲੋਹ ਜੋਗੀ ਕਹਿੰਦੇ ਹਨ ਪ੍ਰਾਤਨ ਕਿਰਤ ਸੰਦਾਂ ਦੇ ਮਾਮਲੇ ਵਿੱਚ ਪ੍ਰਗਤੀ ਸਾਰੇ ਸਮਾਜ ਦੀਆਂ ਉਤਪਾਦਕ ਸ਼ਕਤੀਆਂ 'ਚ ਵਾਧੇ ਦੀ ਸਭ ਤੋਂ ਪਰਖਰ ਅਭਿਵਿਅਕਤੀ ਹੈ ਉਤਪਾਦਨ ਸ਼ਕਤੀਆਂ ਦੇ ਸਰੂਪ ਨਾਲ ਮੇਲ ਖਾਂਦੀ ਹੋਈ ਉਤਪਾਦਨ ਸਵਧਾਂ ਦੀ ਪਵਰ ਪੱਧਤੀ ਵੀ ਹੋਣੀ ਚਾਹੀਦੀ ਹੈ ਦੂਸਰੇ ਸ਼ਬਦਾਂ ਵਿੱਚ ਸਮਾਜ ਦੇ ਵਿਕਾਸ ਦੇ ਇਸ ਨਿਯਮ ਸੰਗਤੀ ਦਾ ਪਤਾ ਮਾਰਕਸ ਨੇ ਲਾਇਆ ਅਤੇ ਮਾਨਵ ਜਾਤੀ ਦੇ ਇਤਿਹਾਸ ਦਾ ਸਾਰਾ ਕਰਮ ਇਸ ਦੀ ਪੁਸ਼ਟੀ ਕਰਦਾ ਹੈ ਡੂੰਗੀ ਵਾਈ ਦੇ ਲਈ ਬਣਿਆ ਜਟਲ ਹਲ ਜਿਹਨੂੰ ਘੋੜਾ ਜਾਂ ਬੰਦ ਖਿੱਚਦਾ ਸੀ ਦਾਸ ਪਰਖਾ ਦੇ ਲਈ ਜ਼ਬਰਦਸਤ ਬਾਰ ਸਿੱਧ ਹੋਇਆ ਭਾਵ ਦੇ ਇੰਜਨ ਦੀ ਖੋਜ ਨੇ ਸਮੰਤਵਾਦ ਅਤੇ ਫਿਰ ਪੂੰਜੀਵਾਦ ਦੀ ਹੋਂਦ ਲਈ ਘਾਤਕ ਭੂਮਿਕਾ ਅਦਾ ਕੀਤੀ ਫਰੈਡਰਿਕ ਐਂਗਲਜ਼ ਨੇ ਇਹ ਵਿਚਾਰ ਇਹਨਾਂ ਸ਼ਬਦਾਂ ਵਿੱਚ ਵਿਅਕਤ ਕੀਤੇ ਆ ਵੀ ਕਿਸ ਤਰ੍ਹਾਂ ਕਰਿਆ ਉਹਨਾਂ ਲਿਖਿਆ 17ਵੀਂ ਤੇ 18ਵੀਂ ਸਦੀ ਵਿੱਚ ਜੋ ਲੋਕ ਭਾਪ ਦਾ ਇੰਜਣ ਬਣਾਉਣ ਲਈ ਕੰਮ ਕਰ ਰਹੇ ਸਨ ਉਹਨਾਂ ਨੂੰ ਇਸ ਗੱਲ ਦਾ ਗੁਮਾਨ ਤੱਕ ਵੀ ਨਹੀਂ ਸੀ ਕੋਈ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਉਹ ਅਜਿਹਾ ਸੰਦ ਬਣਾ ਰਹੇ ਹਨ ਜੋ ਹੋਰ ਕਿਸੇ ਵੀ ਸ਼ਕਤੀ ਤੋਂ ਦਿੱਕ ਹੱਦ ਤੱਕ ਸੰਸਾਰ ਭਰ ਵਿੱਚ ਸਮਾਜਿਕ ਸੰਬੰਧਾਂ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਿਆਵੇਗਾ ਅਤੇ ਜੋ ਵਿਸ਼ੇਸ਼ ਕਰਕੇ ਯੂਰਪ ਵਿੱਚ ਅਲਪਮਤ ਦੇ ਹੱਥਾਂ ਵਿੱਚ ਸੰਪਤੀ ਇਕੱਠੀ ਕਰਕੇ ਅਤੇ ਬਹੁਮਤ ਨੂੰ ਸਰਵਹਾਰਾ ਬਣਾ ਕੇ ਪਹਿਲਾਂ ਤਾਂ ਬੁਰਜੁਆ ਵਰਗ ਨੂੰ ਸਮਾਜਿਕ ਅਤੇ ਰਾਜਨੀਤਿਕ ਪ੍ਰਤੁਕ ਪ੍ਰਵਾਨ ਕਰੇਗਾ ਅਤੇ ਫਿਰ ਗੁਰਜੂਆ ਤੇ ਸਰਬਹਾਰਾ ਦੇ ਵਿੱਚ ਵਰਗ ਸੰਘਰਸ਼ ਪੈਦਾ ਕਰੇਗਾ ਇਹ ਵਰਗ ਸੰਘਰਸ਼ ਜਿਸ ਦਾ ਸਿੱਟਾ ਕੇਵਲ ਗੁਰਜੂਆ ਵਰਗ ਦੇ ਪਤਨ ਅਤੇ ਸਾਰੇ ਵਰਗ ਵਿਰੋਧਾਂ ਦੇ ਖਾਤਮੇ ਦੇ ਨਾਲ ਹੀ ਹੋ ਸਕਦਾ ਹੈ ਤਕਨੀਕ ਦੀ ਸੰਨਾਂ ਦੀ ਵੀ ਬਹੁਤ ਵੱਡੀ ਭੂਮਿਕਾ ਹੈ ਇਹ ਇਸ ਤਰ੍ਹਾਂ ਹੀ ਲੈਨਨ ਨੇ ਲਿਖਿਆ ਲੈਨਨ ਨੇ ਉਤਪਾਦਨ ਸ਼ਕਤੀਆਂ ਤੇ ਉਤਪਾਦਨ ਸੰਬੰਧਾਂ ਦੇ ਲਿਖਾਇਆ ਉਹਨੇ ਕਿ ਸੋਵੀਅਤ ਸੱਤਾ ਉਹਨੇ ਕਿ ਕਮਿਊਨਿਜ਼ਮ ਕੀ ਹੈ ਕਮਿਊਨਿਜ਼ਮ ਦਾ ਅਰਥ ਹੈ ਸੋਵੀਅਤ ਸੱਤਾ ਪਲੱਸ ਦੇਸ਼ ਦਾ ਵੀ ਲਿਖਾ है ਹੁਣ ਬਹੁਤ ਸਾਰੇ ਗੱਲ ਤਕਨੀਕ ਨੂੰ ਜੇ ਆਪਾਂ ਕਦੇ ਵਧਾ ਦਈਏ ਵੀ ਬਿਜਲੀਕਰਨ ਹੋ ਗਿਆ ਤੇ ਆਪਣੇ ਦੇਸ਼ ਦੇ ਵਿੱਚ ਕਮਿਊਨਿਜ਼ਮ ਨਹੀਂ ਹੈ ਕਿਉਂਕਿ ਸੋਵੀਅਤ ਸੱਤਾ ਨਹੀਂ ਹੈ ਸੱਤਾ ਸਾਰੇ ਲੋਕਾਂ ਦੇ ਹੱਥ 'ਚ ਨਹੀਂ ਹੈ ਠੀਕ ਹੈ ਉਹਦੀ ਜਗ੍ਹਾ ਸੰਸਦ ਹੀ ਹੈ ਸੰਸਦ ਦੀ ਜਗ੍ਹਾ ਸੋਵੀਅਤ ਸੱਤਾ ਜੇ ਆ ਜਾਏ ਲੈਣ ਦੀ ਜਾਵੇ ਤੇ ਨਾਲ ਬਿਜਲੀਕਰਨ ਵਿਜੇ ਕਰਨ ਤੋਂ ਪਹਿਲਾਂ ਹੀ ਹੋਇਆ ਗਿਆ ਇੱਥੇ ਕਿ ਹੁਣ ਕਮਲੇ ਜੁੰਦੇ ਜਿਹੜੇ ਤਕਨੀਕੀ ਭੌਤਿਕ ਆਧਾਰ ਉਹ ਕਿਤੇ ਜ਼ਿਆਦਾ ਬਣ ਚੁੱਕੇ ਨੇ ਹੁਣ ਇਹ ਤੋਂ ਅਗਲਾ ਜਿਹੜਾ ਉਹ ਆਪਣੇ ਸਾਥੀਆਂ ਦੇ ਇਹਨਾਂ ਵੀ ਥੋੜਾ ਜਿਹਾ ਜ਼ਿਆਦਾ ਵਧਾਈਏ ਸਮਾਂ ਥੋੜਾ ਮੈਂ ਕਹਿੰਦਾ ਥੋੜਾ ਸਮਾਂ ਲਾਈਏ ਪਰ ਚਲੋ ਹੁਣ ਇਹ ਚੈੱਕ ਊਰਜਾ ਜਿਹਨੂੰ ਕਹਿੰਦੇ ਨੇ ਊਰਜਾ ਨੂੰ ਕੀ એનર્ਜੀ ਪੰਜਾਬੀ ਜੀ ਕੀ ਕਹਿੰਦੇ ਨੇ ਊਰਜਾ ਹੀ ਕਹਿੰਦੇ ਨੇ ਹੈ ਪੰਜਾਬੀ ਚ ਕੋਈ ਹੋਰ ਤੇ ਸ਼ਬਦ ਨਹੀਂ ਮਨੁੱਖ ਜਾਤੀ ਦੀ ਹੈ ਨਹੀਂ ਸ਼ਕਤੀ ਊਰਜਾ ਸ਼ਕਤੀ ਊਰਜਾ ਦਾ ਯੂਨਿਟ ਹੈ ਮਨੁੱਖ ਜਾਤੀ ਦੀ ਬਣਾਈ ਜਾਣ ਵਾਲੀ ਦੂਜੀ ਕੁਦਰਤ ਜੋ ਮੋਢੇ ਜੁਗਾ ਆਪ ਜੋ ਭੌਤਿਕ ਸੰਸਕ੍ਰਿਤੀ ਸੱਭਿਆਚਾਰ ਲੋਕਾਂ ਦੀਆਂ ਊਰਜਾ ਜ਼ਰੂਰਤਾਂ ਦੀ ਪੂਰਤੀ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਜਿਹੜੀ ਦੂਜੀ ਪ੍ਰਕਿਰਤੀ ਹੈ ਨਾ ਇਹਨੇ ਊਰਜਾ ਦੇ ਵਿੱਚ ਵੀ ਬੜੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਅੰਤ ਦੀ ਅਤਿਅੰਤ ਦੀਰਘ ਕਾਲ ਤੱਕ ਲੋਕਾਂ ਦੀ ਸਰੀਰਕ ਮਾਸਪੇਸ਼ੀਆਂ ਦੀ ਸ਼ਕਤੀ ਹੀ ਉਹਨਾਂ ਨੂੰ ਪ੍ਰਾਪਤ ਇੱਕ ਮਾਤਰ ਊਰਜਾ ਦਾ ਆਧਾਰ ਸੀ ਬਹੁਤ ਲੰਮੇ ਸਮੇਂ ਤੱਕ ਸਿਰਫ ਮਨੁੱਖ ਦੀਆਂ ਜਿਹੜੀਆਂ ਮਾਸਪੇਸ਼ੀਆਂ ਨੇ ਇਹ ਇਹ ਇੱਕੋ ਇੱਕ ਸੀ ਵੀ ਜਿਵੇਂ ਹਲ ਖਿੱਚਣ ਲਈ ਬੰਦਾ ਲਾ ਲਿਆ ਕੰਮ ਕਰਨ ਲਈ ਬੰਦੇ ਕਰਦੇ ਸਨ ਸਾਰੇ ਕਿ ਉਹਨਾਂ ਕੋਲੇ ਆਪਣੀਆਂ ਮਾਸਪੇਸ਼ੀਆਂ ਦੀ ਊਰਜਾ ਤੋਂ ਬਗੈਰ ਕੋਈ ਹੋਰ ਊਰਜਾ ਨਹੀਂ ਸੀ ਤੇ ਕਾਲਾਂਤਰ ਦੇ ਵਿੱਚ ਬਾਅਦ ਚ ਪਹਿਲਾਂ ਪਾਲਤੂ ਜਾਨਵਰਾਂ ਦੀ ਸ਼ਕਤੀ ਇਸ ਭੰਡਾਰ ਵਿੱਚ ਜੁੜ ਗਈ ਮਤਲਬ ਆਪਾਂ ਇਹ ਸੱਭਿਆਚਾਰ 'ਚ ਕਰਦੇ ਕਰਦੇ ਇੱਕ ਚੀਜ਼ ਨੂੰ ਲੈ ਰਹੇ ਹਾਂ ਵੀ ਕਿਸ ਤਰ੍ਹਾਂ ਇਹ ਕੋਈ ਵੀ ਚੀਜ਼ ਐਸੀ ਨਹੀਂ ਵੀ ਜਿਹੜੀ ਜਿਹਨੂੰ ਆਪਣੀ ਜਿਹੜੀ ਸਰਗਰਮ ਕੋਸ਼ਿਸ਼ ਤੋਂ ਬਗੈਰ ਪਾਇਆ ਗਿਆ ਨਹੀਂ ਮਨੁੱਖ ਦੀ ਸਰਗਰਮੀ ਤੋਂ ਬਗੈਰ ਇਹ ਆਪਣਾ ਆਪਾਂ ਇਹਦੇ ਤੇ ਦਿਖਾਉਣ ਦੀ ਗੱਲ ਕਰਦੇ ਹਾਂ ਤੋਂ ਪਹਿਲਾਂ ਜਿਹੜੀ ਸਭ ਤੋਂ ਪਹਿਲਾਂ ਜੁੜੀ ਬੰਦੇ ਦੀ ਮਾਸਪੇਸ਼ੀਆਂ ਤੋਂ ਬਾਅਦ ਪਾਲਤੂ ਜਾਨਵਰਾਂ ਦੀ ਊਰਜਾ ਤੋਂ ਸਾਰਾ ਕੰਮ ਆਪਾਂ ਫਿਰ ਬੰਦੇ ਦੀ ਜਗ੍ਹਾ ਉਹਨਾਂ ਤੋਂ ਲੈ ਲਏ ਆਮ ਤੌਰ ਤੇ ਉਸ ਸਮੇਂ ਪਾਉਣ ਦੀ ਸ਼ਕਤੀ ਦੀ ਵੀ ਪਹਿਲੀ ਵਾਰ ਉਪਯੋਗ ਕੀਤਾ ਗਿਆ ਜਹਾਜ਼ ਚਲਾਉਣ ਲਈ ਭਾਪ ਦੇ ਇੰਜਣ ਦੀ ਕਾਢ ਤੋਂ ਪਹਿਲਾਂ ਮਨੁੱਖ ਨੇ ਜੋ ਸਭ ਤੋਂ ਦਿੱਕ ਤੇਜ਼ ਗਤੀ ਅਨੁਭਵ ਕੀਤੀ ਉਸ ਨੇ ਪਾਲ ਦੀ ਕਿਰਿਆ ਨਾਲ ਕੀਤੀ ਉਹ ਇਸ ਤਰ੍ਹਾਂ ਪਾਲ ਲਾ ਕੇ ਤੇ ਕੱਪੜਾ ਕੱਪੜਾ ਬੰਨ ਲਿਆ ਜਾਂਦਾ ਉਹਦੇ ਤੇ ਉਹ ਫਿਰ ਉਹ ਹਵਾ ਦੇ ਨਾਲ ਉਹ ਚੱਲਦੀਆਂ ਸਨ ਇਸ ਤੋਂ ਕਈ ਹਜ਼ਾਰ ਸਾਲ ਬਾਅਦ ਪੌਣ ਚੱਕੀਆਂ ਬਣੀਆਂ ਜੋ ਛੇਤੀ ਹੀ ਮਾਤਰ ਚੱਕੀਆਂ ਨਹੀਂ ਰਹਿ ਗਈਆਂ ਪੌਣ ਊਰਜਾ ਹੁਣ ਕੇਵਲ ਚੱਕੀਆਂ ਦੇ ਪੁਲ ਹੀ ਨਹੀਂ ਚਲਾਉਂਦੀ ਸਗੋਂ ਲੋਹਾ ਪਗਲਾਉਣ ਦੀਆਂ ਪੱਠੀਆਂ ਧੌਂਕੜੀਆਂ ਉਹਨਾਂ ਤੋਂ ਕੱਪੜਾ ਬਣਾਉਣ ਲਈ ਮਸ਼ੀਨਾਂ ਅਤੇ ਉਹ ਪੰਪ ਵੀ ਚਲਾਉਣੀ ਹੈ ਜੋ ਸਮੁੰਦਰ ਦੇ ਵਿੱਚ ਜਿਹੜੀ ਡੁੱਬੀ ਜ਼ਮੀਨ ਨੂੰ ਦੇ ਪਾਣੀ ਨੂੰ ਬਾਹਰ ਕੱਢਣ ਲਈ ਵਰਤੋਂ ਕਰਦੀ ਜਲ ਊਰਜਾ ਦਾ ਪ੍ਰਯੋਗ ਕਰਨਾ ਵੀ ਲੋਕ ਪ੍ਰਾਚੀਨ ਕਾਲ ਤੋਂ ਹੀ ਸਿੱਖਦੇ ਈਸਵੀ ਸਮਤ ਤੋਂ ਪਹਿਲਾਂ ਪੌਣ ਚੱਕੀਆਂ ਤੋਂ ਵੀ ਪਹਿਲਾਂ ਪਣ ਚੱਕੀਆਂ ਬਣੀਆਂ ਜਿਹਨੂੰ ਆਪਣੇ ਘਰਾਟ ਕਹਿ ਦਿੰਦੇ ਨੇ ਕਿ ਆਪਣੇ ਸਿਰਫ ਹੀ ਪੀਨੇ ਸਨ ਯੂਰਪ ਦੇ ਵਿੱਚ ਉਹ ਪਾਣੀ ਉੱਤੇ ਸਿੱਟ ਕੇ ਸੋਜੋ ਚੱਕਾ ਚੱਲਦੇ ਉਹਦੇ ਨਾਲ ਕੋਈ ਹੋਰ ਮਸ਼ੀਨਾਂ ਚੀਜ਼ਾਂ ਜੋੜ ਦਿੰਦੇ ਅਨਾਜ ਕੁੱਟਣ ਵਾਲੀਆਂ ਅਨਾਜ ਨੂੰ ਗਾਉਣ ਵਾਲੀਆਂ ਮਸ਼ੀਨਾਂ ਵੀ ਇਸ ਤਰ੍ਹਾਂ ਅੱਜ ਵੀ ਜੇ ਇੰਗਲੈਂਡ 'ਚ ਜਾਈਏ ਤਾਂ ਇੰਗਲੈਂਡ ਦੀ ਨੀਆਂ ਜ਼ਿਆਦਾ ਨੇ ਇੱਥੇ ਸਮੇਂ ਪਹਿਲਾਂ ਸਨ ਹੁਣ ਫੇਰ ਉਹਨਾਂ ਨੇ ਨੀਆਂ ਕਰਤੀਆਂ ਵੀ ਪ੍ਰਦੂਸ਼ਣ ਨੂੰ ਹਟਾਉਣ ਦੇ ਲਈ ਪੌਣ ਤੋਂ ਬਿਜਲੀ ਬਣਾਉਣੀ ਬਹੁਤ ਜ਼ਿਆਦਾ ਬਿਜਲੀ ਇੱਥੇ ਬਣਦੀ ਆ ਉਹਨਾਂ ਦੇ ਉੱਤੇ ਆਪਣੇ ਤੇ ਕਿਤੇ ਕਿਤੇ ਨਹੀਂ ਲੋਕਾਂ ਨੇ ਸਿੰਚਾਈ ਅਤੇ ਜਲ ਪੂਰਤੀ ਦੇ ਪਾਣੀ ਪੰਪ ਕਰਨ ਲਈ ਜਲ ਇੰਜਣਾਂ ਦਾ ਪ੍ਰਯੋਗ ਕਰਨਾ ਸਿੱਖ ਲਿਆ ਸੀ ਫਿਰ ਇਹਨਾਂ ਤੋਂ ਕਲ ਕਾਰਖਾਨੇ ਵੀ ਚਲਾਏ ਜਾਣ ਲੱਗੇ ਮਨੁੱਖ ਮਸ਼ੀਨ ਇਤਿਹਾਸ ਨਾਮਕ ਪੁਸਤਕ ਦੇ ਲੇਖਕ ਜੇ ਲਿੱਲੀ ਦੱਸਦੇ ਹਨ ਕਿ ਇੰਗਲੈਂਡ ਦੇ ਸਾਗਰ ਤੱਕ ਤੇ ਈਸਵੀ ਸੰਮਤੀ ਦੂਜੀ ਸ਼ਹਿ ਸ਼ਤਾਬਦੀ ਦੇ ਆਰੰਭ ਵਿੱਚ ਹੀ ਆਮ ਤੌਰ ਤੇ 50 ਵਿਅਕਤੀਆਂ ਪਿੱਛੇ ਇੱਕ ਪਣ ਚੱਕੀ ਸੀ ਉਸ ਜ਼ਮਾਨੇ ਵਿੱਚ ਸੰਸਾਰ ਵਿੱਚ ਹੋਰ ਕਿਤੇ ਵੀ ਇੰਨੇ ਊਰਜਾ ਕੋਈ ਵੀ ਦੁਨੀਆ ਦਾ ਕੋਈ ਹਿੱਸਾ ਉਸ ਸਮੇਂ ਇੰਨਾ ਊਰਜਾ ਸੰਪੰਨ ਨਹੀਂ ਸੀ ਜਿੰਨਾ ਇੰਗਲੈਂਡ ਸੀ ਪਿੱਛੋਂ ਜਾ ਕੇ ਬ੍ਰਿਟੇਨ ਨੇ ਵਿਸ਼ਵ ਭਰ ਦੀ ਕਰਮਸ਼ਾਲਾ ਹੋਣ ਦੀ ਜੋ ਪ੍ਰਸਿੱਧੀ ਪ੍ਰਾਪਤ ਕੀਤੀ ਉਸ ਦਾ ਪੂਰਵ ਲੱਛਣ ਇਹ ਸੰਪੰਨਤਾ ਹੀ ਸੀ ਬੇਨੇ ਕਾਰਖਾਨੇ ਤੇ ਲੱਗ ਸਕੇ ਜਿਹੜੀ ਉਦਯੋਗਿਕ ਕ੍ਰਾਂਤੀ ਹੋਈ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਦਾ ਸਾਰੀ ਦੁਨੀਆ ਦੇ ਉੱਤੇ ਮਤਲਬ ਛਾਉਣਾ ਉਹਦੇ 'ਚ ਇੱਕ ਬਹੁਤ ਵੱਡਾ ਇਸ ਨੇ ਰੋਲ ਅਦਾ ਕੀਤਾ 18ਵੀਂ ਸਦੀ ਵਿੱਚ ਰੂਸ ਵਿੱਚ ਨਦੀਆਂ ਦੀ ਊਰਜਾ ਨਾਲ ਐਸੇ ਐਸੇ ਕਾਰਖਾਨੇ ਚੱਲਦੇ ਸਨ ਜੋ ਅੱਜ ਦੇ ਮਾਪਦੰਡਾਂ ਤੋਂ ਵੀ ਵਿਸ਼ਾਲ ਸਨ ਉਹਨਾਂ ਦੇ ਕੁਝ ਚਿੱਤਰ ਉਪਲਬਧ ਹਨ ਜਿਨ੍ਹਾਂ ਨੂੰ ਵੇਖ ਕੇ ਅੱਜ ਦੇ ਵੱਡੇ ਵੱਡੇ ਕਾਰਖਾਨਿਆਂ ਦੇ ਜਾਣੂ ਵਿਅਕਤੀ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੇ ਹੁਣ 18ਵੀਂ ਸਦੀ ਤੱਕ ਮਨੁੱਖ ਰਹੀ ਊਰਜਾ ਉਪਯੋਗ ਨੂੰ ਜੀਵਨ ਨਿਰਵਾਹ ਦੀਆਂ ਪੱਧਤੀਆਂ ਵਾਂਗ ਕਰੀ ਹੀ ਕਿਹਾ ਜਾ ਸਕਦਾ ਵੀ ਜਿਹੜੀਆਂ ਸਿੱਧੀਆਂ ਕੁਦਰਤ ਤੋਂ ਲਈਆਂ ਜਾਂਦੀਆਂ ਸਨ ਕੋਈ ਬਣਾਈਆਂ ਨਹੀਂ ਜਾਂਦੀਆਂ ਸਨ ਕਿੰਤੂ ਮਨੁੱਖ ਨੇ ਊਰਜਾ ਦੇ ਕਿਸੇ ਨਵੇਂ ਸਰੋਤ ਦੀ ਰਚਨਾ ਨਹੀਂ ਕੀਤੀ ਲੱਖਾਂ ਸਾਲਾਂ ਤੋਂ ਮਨੁੱਖ ਦੀ ਸੇਵਾ ਕਰਦੀ ਅੱਗ ਦੀ ਮਦਦ ਨਾਲ ਲੋਕ ਜੰਗਲ ਜਲਾਉਂਦੇ ਅਤੇ ਭੋਜਨ ਪਕਾਉਂਦੇ ਚਟਾਨਾਂ ਤੋੜਦੇ ਧਾਤੂ ਬਣਾਉਂਦੇ ਸਨ ਕੱਚ ਬਣਾਉਂਦੇ ਅਤੇ ਮਿੱਟੀ ਦੇ ਬਰਤਨ ਪਕਾਉਂਦੇ ਅਤੇ ਇੱਟਾਂ ਬਣਾਉਂਦੇ ਇਹਨਾਂ ਸਭ ਉਤਪਾਦਨ ਕਾਰਜਾਂ ਵਿੱਚ ਅੱਗ ਦੀ ਭੂਮਿਕਾ ਇੱਕ ਪ੍ਰਕਾਰ ਦੇ ਕਰਤ ਦੇ ਯਾਰ ਦੀ ਹੀ ਭੂਮਿਕਾ ਸੀ ਖੁਦ ਬਖੁਦ ਇਹ ਕ੍ਰਾਂਤੀ ਉਦਯੋਗਿਕ ਕ੍ਰਾਂਤੀ ਦਾ ਇੱਕ ਅੰਸ਼ ਸੀ ਪਿਛਲੇ 200 ਸਾਲਾਂ ਵਿੱਚ ਮਨੁੱਖ ਜਾਤੀ ਦੀ ਊਰਜਾ ਸੰਪੰਨਤਾ 100 ਗੁਣਾ ਤੋਂ ਵੀ ਅਧਿਕ ਵਧੀ ਹੈ ਕੁਝ ਅੰਕੜਿਆਂ ਤੇ ਝਾਤ ਮਾਰ ਗਏ ਆਪਾਂ ਅੱਠ ਆਪਾਂ ਅੰਕੜਿਆਂ ਤੇ ਥੋੜੀ ਝਾਤ ਮਾਰ ਲਈਏ ਤਾਂ ਸਪਸ਼ਟ ਹੋ ਜਾਵੇਗਾ 18ਵੀਂ ਸਦੀ ਦੇ ਅੰਤ ਤੱਕ ਯੂਰਪ ਦੀ ਸਾਰੀ ਊਰਜਾ ਸਮਰੱਥਾ ਜਿਹੜੀ ਹੈ ਜ਼ਿਆਦਾ ਤੋਂ ਜ਼ਿਆਦਾ 3 ਕਰੋੜ ਹਾਰਸ ਪਾਵਰ ਘੋੜਾ ਸ਼ਕਤੀ ਸੀ ਇਸ ਦਾ 1/3 ਹਿੱਸਾ ਤੋਂ ਵੀ ਜ਼ਿਆਦਾ ਪਸ਼ੂਆਂ ਤੋਂ ਮਿਲਦਾ ਸੀ ਇੰਨਾ ਹਿੱਸਾ ਜਲਾਈ ਗਈ ਲੱਕੜੀ ਦੀ ਊਰਜਾ ਤੋਂ ਸੀ 10 ਲੱਖ ਹਾਰਸ ਪਾਵਰ ਘੋੜਾ ਸ਼ਕਤੀ ਖੁਦ ਲੋਕਾਂ ਦੀ ਸਰੀਰਕ ਸ਼ਕਤੀ ਸੀ ਇੰਨੀ ਹੀ ਜਾਂ ਇਸ ਤੋਂ ਕੁਝ ਘੱਟ ਪਾਉਣ ਤੋਂ ਜੋ ਪਾਲਦਾਰ ਜਹਾਜ਼ਾਂ ਨੂੰ ਤੇ ਪਾਉਣ ਚੱਕੀਆਂ ਨੂੰ ਚਲਾਉਂਦੀ ਸੀ ਸਾਰੇ ਜਲ ਚੱਕਿਆਂ ਤੋਂ ਪਣ ਚੱਕਿਆਂ ਚਲਾਉਣ ਜਾਂ ਕਲ ਕਾਰਖਾਨੇ ਨੂੰ ਊਰਜਾ ਦੇਣ ਵਾਲੇ ਦੋਨਾਂ ਦਾ ਜੋੜ ਕੁੱਲ ਜਿਹੜੀ ਸਮਰੱਥਾ ਹੈ 15 ਤੋਂ 30 ਲੱਖ ਘੋੜਾ ਸ਼ਕਤੀ ਹਾਰਸ ਪਾਵਰ ਸੀ ਇੱਕ ਸਦੀ ਹੀ ਬੀਤਣ ਮਗਰੋਂ 19ਵੀਂ ਸਦੀ ਦੇ ਅੰਤ ਤੇ ਵਾਸ਼ਪਿੰਜਣਾ ਦੀ ਸਮਰੱਥਾ 3 ਕਰੋੜ ਘੋੜਾ ਸ਼ਕਤੀ ਸੀ ਹੁਣ ਤਾਂ ਯੂਰਪ ਦਾ 1987 ਤੱਕ ਦੀ ਜਿਹੜੀ ਆ ਗਣਨਾ ਊਰਜਾ ਜਿਹੜੀ ਸਮਰੱਥਾ 3 ਅਰਬ ਘੋੜਾ ਸ਼ਕਤੀ ਦੀ ਸੀਮਾ ਤੋਂ ਵੀ ਕਦੋਂ ਦੀ ਲੰਘ ਚੁੱਕੀ ਹੈ ਕੁਝ ਵਿਗਿਆਨਕਾਂ ਦੇ ਮਤ ਵਿੱਚ ਪ੍ਰਥਵੀ ਤੇ ਅਤੀ ਤਾਪ ਦਾ ਖਤਰਾ ਮੰਡਰਾ ਰਿਹਾ ਹੈ ਜਿਹਨੂੰ ਗਲੋਬਲ ਵਾਰਮਿੰਗ ਕਹਿੰਦੇ ਨੇ ਮਨੁੱਖ ਜਾਤੀ ਦੇ ਕਾਰਜ ਕਲਾਪਾਂ ਦੇ ਪ੍ਰਮਾਣ ਸਰੂਪ ਧਰਾਤਲ ਦਾ ਤਾਪਮਾਨ ਇੰਨਾ ਵੱਧ ਸਕਦਾ ਕਿ ਇਸ ਤੋਂ ਜਲਵਾਯੂ ਦਾ ਸੰਤੁਲਨ ਵਿਗੜ ਸਕਦਾ ਹੈ ਇਸ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਊਰਜਾ ਉਤਪਾਦਨ ਦੀ ਮਨੁੱਖ ਦੀ ਸਮਰੱਥਾ ਊਰਜਾ ਸੰਸਾਧਨਾਂ ਦੇ ਦੇ ਕਾਰਨ ਇੰਨੀ ਨਹੀਂ ਜਿੰਨੀ ਕਿ ਇਹਨਾਂ ਸੰਸਾਧਨਾਂ ਦਾ ਅਤੀ ਅਧਿਆਪਕ ਵਿਆਪਕ ਉਪਯੋਗ ਦੇ ਕੁਝ ਸੰਭਾਵਿਤ ਪ੍ਰਮਾਣਾਂ ਦੇ ਕਾਰਨ ਸੀਮਤ ਹੈ ਦੂਸਰੇ ਪਾਸੇ ਕੁਝ ਵਿਗਿਆਨਕਾਂ ਨੇ ਇਹ ਭਵਿੱਖਬਾਣੀ ਵੀ ਕੀਤੀ ਹੈ ਕਿ ਬਾਲਣ ਦੇ ਪ੍ਰਾਕਿਰਤਿਕ ਭੰਡਾਰ ਸਮਾਪਤ ਹੋ ਜਾਣ ਦੇ ਨਾਲ ਧਰਤੀ ਤੇ ਤਾਪ ਦੀ ਸਮੱਸਿਆ ਹੀ ਨਹੀਂ ਰਹੇਗੀ ਬਹਿਰਹਾਲ ਅਜੇ ਤਾਂ ਲੋਕ ਕੋਲੇ ਤੇ ਤੇਲ ਦੇ ਨਵੇਂ-ਨਵੇਂ ਪ੍ਰਾਕਿਰਤਿਕ ਭੰਡਾਰ ਖੋਜਦੇ ਜਾ ਰਹੇ ਹਨ ਕੁਝ ਵਿਗਿਆਨੀ ਤੇ ਆਉਂਦੇ ਨੇ ਵੀ ਤਾਪ ਦੀ ਸਮੱਸਿਆ ਬਹੁਤ ਵੱਡੀ ਹੋ ਗਈ ਹੈ ਤੇ ਕੁਛ ਇਹ ਕਹਿ ਰਹੇ ਨੇ ਵੀ ਇਹ ਹੋਣੀ ਨਹੀਂ ਜਦੋਂ ਇਹ ਮੁੱਕੀ ਜਾਣ ਇਹ ਇੱਕ ਮਤ ਹੈ ਵੀ ਮਤਲਬ ਹੈ ਇਹ ਬੰਦੇ ਨੇ ਜਿਹੜੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਇਹਦਾ ਇਹ ਹੱਲ ਲੱਭਦੇ ਨੇ ਵੀ ਖਾਤਮਾ ਵਾਦੀ ਕਿ ਇਹ ਨੇ ਜਿਹੜੇ ਇਹ ਕਹਿ ਰਹੇ ਨੇ ਡਰਾ ਰਹੇ ਨੇ ਵੀ ਬਹੁਤ ਜ਼ਿਆਦਾ ਗਰਮੀ ਹੋ ਜਾਏਗੀ ਕਿਉਂ ਕਹਿੰਦਾ ਵੀ ਅਜੇ ਤੇ ਤੇਜ਼ੀ ਨਾਲ ਖੋਜ ਪਰਮਾਣੂ ਤੇ ਤਾਪਨਾਦ ਕੀ ਊਰਜਾ ਦਾ ਪ੍ਰਯੋਗ ਕਰਕੇ ਮਨੁੱਖ ਜਾਤੀ ਤੇਲ ਤੋਂ ਨਿਰਭਰਤਾ ਤੋਂ ਬਚ ਸਕਦੀ ਹੈ ਕੁਝ ਕੁਝ ਵਿਸ਼ੇਸ਼ਕਾਂ ਦਾ ਵਿਚਾਰ ਹੈ ਕਿ 20ਵੀਂ ਸਦੀ ਦੇ ਅੰਤ ਤੱਕ ਸਾਨੂੰ ਕੁੱਲ ਊਰਜਾ ਦਾ ਇੱਕ ਚੌਥਾਈ ਪਰਮਾਣੂ ਬਿਜਲੀ ਘਰਾਂ ਤੋਂ ਮਿਲੇਗਾ ਅਣਵਾਨੀ ਬਹੁਤ ਵਿਗਿਆਨਕਾਂ ਨੂੰ ਸਭ ਤੋਂ ਵੱਧ ਉਮੀਦ ਸੂਰਜ ਤੋਂ ਹੀ ਹੈ ਜਿਹੜਾ ਆਸ਼ਾਵਾਦੀ ਲੋਕ ਹੈ ਕਿਉਂਕਿ ਸੂਰਜ ਤੋਂ ਧਰਤੀ ਨੂੰ ਜੋ ਊਰਜਾ ਮਿਲਦੀ ਉਸ ਦਾ ਵੱਡਾ ਭਾਗ ਮਨੁੱਖ ਦੀ ਦ੍ਰਿਸ਼ਟੀ ਵਿੱਚ ਵਰਤ ਹੀ ਜਾਂਦਾ ਹੈ ਉਹ ਬਸ ਪਰਬਤਾਂ ਦੀਆਂ ਚਟਾਨਾਂ ਅਤੇ ਸੀਮ ਮਾਰੂ ਪੱਥਰਾਂ ਦੀ ਰੇਤ ਨੂੰ ਹੀ ਗਰਮ ਕਰਦੀਆਂ ਵਿਗਿਆਨਕ ਨਵੀਆਂ-ਨਵੀਆਂ ਵਧੀਆ ਸੌਰ ਬੈਟਰੀਆਂ ਬਣਾ ਰਹੇ ਹਨ ਜੇਕਰ ਉਹਨਾਂ ਨੂੰ ਜ਼ਿਆਦਾ ਹੱਦ ਤੱਕ ਉਤਪਾਦਨਸ਼ੀਲ ਬਣਾ ਲੈਣ ਤਾਂ ਮਨੁੱਖ ਜਾਤੀ ਦੇ ਲਈ ਊਰਜਾ ਪ੍ਰਾਪਤ ਕਰਨ ਦੀ ਚਿੰਤਾ ਮਿਟ ਜਾਵੇਗੀ ਇਸ ਦੇ ਨਾਲ ਇਹ ਵੀ ਗੱਲ ਬਹੁਤ ਮਹੱਤਵਪੂਰਨ ਹੈ ਕਿ ਉਦੋਂ ਤੱਕ ਅਸੀਂ ਤਾਪ ਦੀ ਸਮੱਸਿਆ ਵੀ ਮਿਟ ਜਾਵੇਗੀ ਮਨੁੱਖ ਉਸੇ ਤਾਪ ਦਾ ਹੀ ਪ੍ਰਯੋਗ ਕਰੇਗਾ ਜੋ ਜੋ ਧਰਤੀ ਨੂੰ ਸੂਰਜ ਤੋਂ ਨਿਰੰਤਰ ਮਿਲਦਾ ਹੈ ਅੱਜ ਮਨੁੱਖ ਜਾਤੀ ਨੂੰ ਬਾਲਣ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਸੂਰਜਾ ਸੰਕਟ ਨੂੰ ਵੇਖ ਕੇ ਲੋਕ ਊਰਜਾ ਦੇ ਨਵੇਂ-ਨਵੇਂ ਸਰੋਤਾਂ ਨੂੰ ਖੋਜਣ ਵਿੱਚ ਜੁਟ ਗਏ ਪਾਉਣ ਮੋਟਰਾਂ ਦਾ ਤੇਜ਼ ਵਿਕਾਸ ਹੋ ਰਿਹਾ ਜਵਾਰ ਘਾਟੇ ਵਾਲੇ ਬਿਜਲੀ ਘਰ ਬਣ ਰਹੇ ਨੇ ਸਮੁੰਦਰ ਤੇ ਜਵਾਰ ਘਾਟਿਆਂ ਦੇ ਵਿਆਪੇ ਕਰਨ ਭੂਗਰਭ ਤਾਪ ਦਾ ਉਪਯੋਗ ਕਰਨ ਦੀ ਦਿਸ਼ਾ ਵਿੱਚ ਵੀ ਕਦਮ ਵਜਾ ਬਣਾਏ ਜਾ ਰਹੇ ਕਿਉਂਕਿ ਧਰਤੀ 25 ਜੇ ਕਿਲੋਮੀਟਰ ਦੇ ਥੱਲੇ ਜਾਈਏ ਮੈਨੂੰ ਸਾਰੀ ਪਿਘਲੀ ਹਾਲਤ ਚ ਹੈ ਵੀ ਉਹਦੀ ਵੀ ਕਿਸੇ ਤਰ੍ਹਾਂ ਵਰਤੋਂ ਕੀਤੀ ਜਾਵੇ ਅੱਜ ਮਨੁੱਖ ਜਾਤੀ ਊਰਜਾ ਦੀ ਸਮੱਸਿਆ ਹੱਲ ਕਰਨ ਲਈ ਆਪਣੇ ਸਾਰੇ ਬਹੁਤ ਯਤਨ ਕਰ ਰਹੀ ਹੈ ਅਤੇ ਪੂਰੇ ਵਿਸ਼ਵਾਸ ਦੇ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਦੇਰ ਵੇਰ ਉਹ ਆਪਣੀ ਊਰਜਾ ਜ਼ਰੂਰਤਾਂ ਨੂੰ ਧਰਤੀ ਅਤੇ ਪਲਾਟ ਦੇ ਊਰਜਾ ਭੰਡਾਰਾਂ ਦੇ ਨਾਲ ਸੰਤੁਲ ਕਰਨਾ ਸਿੱਖ ਲਏਗੀ ਅਤੇ ਦੇ ਨਾਲ ਦੀ ਨਾਲ ਪੂੰਜੀਵਾਦ ਤੋਂ ਕਮਿਊਨਿਜ਼ਮ ਤੱਕ ਵੀ ਇੱਕ ਵੱਡਾ ਡੱਗ ਭਰੇਗੀ ਇਹ ਮਤਲਬ ਜਿੱਥੇ ਇਹ ਦੋਨਾਂ ਗੱਲਾਂ ਦੇ ਮੇਲ ਤੋਂ ਬਿਨਾਂ ਇਹ ਬਹੁਤ ਹੀ ਸਮੱਸਿਆ ਦਾ ਕਾਰਨ ਹੈ ਫਿਰ ਅਗਲਾ ਆਪਾਂ ਉਦੋਂ ਬਾਅਦ ਪੜਾਂਗੇ ਸਪੇਸ ਐਂਡ ਦੂਰੀ ਤੇ ਜੱਤ ਵਗੈਰਾ ਕਨੀ ਇਹਦੇ ਤੋਂ ਕੋਈ ਸਾਥੀਆਂ ਨੇ ਕੋਈ ਜਿਹਨਾਂ ਨੇ ਨਹੀਂ ਹਲਲ ਕਹਿੰਦੇ ਦਾ ਬੜਾ ਵੱਡਾ ਰੋਲ ਹੈ